ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ ਭਾਉ ਭਗਤ ਸਿਉ ਕਾਜ ਨਾ ਕਛੂ ਐ ਮੇਰੋ ਕਾਮ ਦੀਵਾਨ RAM ਵਿਸਾਰਿਓ ਹੈ ਅਭਿਮਾਨ ਕਨਕ ਕਾਮਨੀ ਮਹਾ ਸੁੰਦਰੀ ਪੇਖ ਪੇਖ ਸਚ ਮਾਨ ਰਹਾਉ ਲਾਲਚ ਝੂਠ ਵਿਕਾਰ ਮਹਾ ਮਦ ਇਹ ਵਿਦਿਆਉਦ ਵਿਹਾਨੀ ਕਹਿ ਕਬੀਰ ਅੰਤ ਕੀ ਵੇਰ ਆਏ ਲਾਗੋ ਕਾਲ ਨਿਦਾਨ ਚਾਰ ਦਿਨ ਆਪਣੀ ਨੌਬਤ ਚਲੇ ਬਜਾਏ ਇਤਨਾ ਕੁ ਖਟਿਆ ਗਠਿਆ ਮਟਿਆ ਸੰਗ ਨਾ ਕਛ ਲੈ ਜਾਇ ਰਹਾਉ ਦੇਹਰੀ ਬੈਠੀ ਵੇਹਰੀ ਰੋਵੈ ਦੁਆਰਾ ਲਾਉ ਸੰਗ ਮਾਏ ਮਰ ਹਟ ਲਗ ਸਭ ਲੋਕ ਕੁਟੰਬ ਮਿਲੇ ਹੰਸ ਇਕੇਲਾ ਜਾਏ ਵੈ ਸੁਤ ਵੈ ਬਿਦ ਵੈ ਪੁਰ ਪਾਟਨ ਬਹੁਰ ਨ ਦੇਖੈ ਆਏ ਕਹਤ ਕਬੀਰ RAM ਕੀ ਨਾ ਸਿਮਰਹੁ ਜਨਮ ਅਕਾਰਥ ਜਾਏ ਰਾਵ ਕੇ ਦਾਰਾ ਬਾਣੀ ਰਵਿਦਾ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਖਟ ਕਰਮ ਕੁਲ ਸੰਜੁਗਤ ਹੈ ਹਰਿ ਭਗਤੀ ਹਿਰਦੈ ਨਾਹਿ ਚਰਨਾਰ ਬਿੰਦ ਨ ਕਥਾ ਭਾਵੈ ਸੁਭਜ ਤੁਲ ਸਮਾਨ ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀ ਕਹਿ ਦੇ ਕਿਸ ਜਾਤ ਤੇ ਕਿਹ ਪਦ ਹੈ ਅਮਰਿਓ ਰਾਮ ਭਗਤ ਵਿਸੇਖ ਰਾਮ ਸਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੈ ਤੁਮ ਲੋਕ ਬਪੁਰਾ ਕਿਆ ਸਰਾ ਹੈ ਤੀਨ ਲੋਕ ਪਰਵੇਸ਼ ਅਜਾਮਲ ਪਿੰਗਲਾ ਲੁਪਤ ਕੁੰਚਰ ਗਏ ਹਰ ਕੈ ਪਾਸ ਐਸੇ ਦੁਰਮਦ ਨਿਸਤਰੇ ਤੂੰ ਕਿਉ ਨਾ ਤਰਹਿ ਰਵਿਦਾਸ ਰਾਗ ਭੈਰਵ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਤੁਝ ਤੇ ਬਾਹਰ ਕਿਛੂ ਨਾ ਹੋਏ ਤੂੰ ਕਰ ਕਰ ਦੇਖੈ ਜਾਣ ਹੈ ਸੋਏ ਕਿਆ ਕਹੀਐ ਕਿਛ ਕਹੀ ਨਾ ਜਾਏ ਜੋ ਕਿਛ ਐ ਸਭ ਤੇਰੀ ਰਜਾਇ ਰਹਾਉ ਜੋ ਕਿਛ ਕਰਨਾ ਸੋ ਤੇਰਾ ਪਾਸ ਕਿਸ ਆਗੈ ਕੀਚੈ ਅਰਦਾਸ ਆਖਣ ਸੁਨਣਾ ਤੇਰੀ ਬਾਣੀ ਤੂੰ ਆਪੇ ਜਾਣ ਹੈ ਸਰਬ ਵਿਡਾਣੀ ਕਰੇ ਕਰਾਏ ਜਾਣੈ ਆਪੇ ਨਾਨਕ ਦੇਖੈ ਥਾਪੂ ਥਾਪੇ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਭੈਰਵ ਮਹੱਲਾ ਪਹਿਲਾ ਘਰ ਦੂਜਾ ਗੁਰ ਕੈ ਸਭ ਤਰੇ ਮੁਨ ਕੇਤੇ ਇੰਦਰਾਦਿਕ ਬ੍ਰਹਮਾਦਿ ਤਰੇ ਸੰਕ ਸਨੰਦਨ ਤਪਸੀ ਜਨ ਕੇਤੇ ਗੁਰ ਪ੍ਰਸਾਦੀ ਪਾਰ ਪਰੇ ਭਵਜਲ ਬਿਨ ਸਬਦਾ ਕਿਉ ਤਰੀਐ ਨਾਮ ਬਿਨਾ ਜਗ ਰੋਗ ਵਿਆਪਿਆ ਦੁਬਧਾ ਡੁਬ ਡੁਬ ਮਰੀਐ ਰਹਾਉ ਗੁਰ ਦੇਵਾ ਗੁਰ ਅਲਖ ਭੇਵਾ ਤ੍ਰਿਭਵਨ ਸੋਜੀ ਗੁਰ ਕੀ ਸੇਵਾ ਆਪੇ ਦਾਤ ਕਰੀ ਗੁਰ ਦਾਤੈ ਪਾਇਆ ਅਲਖ ਭੇਵਾ ਮਨ ਰਾਜਾ ਮਨ ਮਨ ਤੇ ਮਾਨਿਆ ਮਨਸਾ ਮਨ ਹੈ ਸਮਾਈ ਮਨ ਜੋਗੀ ਮਨ ਬਿਨਸ ਵਿਓਗੀ ਮਨ ਸਮਝੈ ਗੁਣ ਗਾਈ ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ ਤੇ ਵਿਰਲੇ ਸੰਸਾਰਾ ਨਾਨਕ ਸਾਹਿਬ ਭਰਪੂਰੇ ਲੀਣਾ ਸਾਧ ਸ਼ਬਦ ਨਿਸਤਾਰਾ ਭੈਰੋ ਮਹੱਲਾ ਪਹਿਲਾ ਨੈਣੀ ਦ੍ਰਿਸ਼ ਨਹੀਂ ਤਨ ਹੀ ਨਾ ਜਰ ਜੀਤਿਆ ਸਿਰ ਕਾਲੋ ਰੂਪ ਰੰਗ ਰਹਾਸ ਨਹੀਂ ਸਾਚਾ ਕਿਉ ਛੋਡੈ ਜਮ ਜਾਲੋ ਪ੍ਰਾਣੀ ਹਰ ਜਬ ਜਨਮ ਗਇਓ ਹਾਜ ਸ਼ਬਦ ਬਿਨ ਕਬੂ ਨਾ ਛੂਟ ਸੇ ਬਿਰਥਾ ਜਨਮ ਭਇਓ ਰਹਾਉ ਤਨ ਮਹਿ ਕਾਮ ਕ੍ਰੋਧ ਹਉ ਮਮਤਾ ਕਟਨ ਪੀਰ ਅਤਿ ਭਾਰੀ ਗੁਰਮੁਖ ਰਾਮ ਜਪਉ ਰਸ ਰਸਨਾ ਇਨ ਵਿਧ ਤਰ ਤੂ ਤਾਰੀ ਬਹਰੇ ਕਰਨ ਅਕਲ ਭਈ ਹੋਛੀ ਸਬਦ ਸਾਜ ਨਹੀਂ ਬੂਝਿਆ ਜਨਮ ਪਦਾਰਥ ਮਨ ਮੁਖ ਹਾਰਿਆ ਬਿਨ ਗੁਰ ਅੰਧ ਨਾ ਸੂਝਿਆ ਰਹਿ ਉਦਾਸ ਆਸ ਨਿਰਾਸਾ ਸਾਜ ਧਿਆਨ ਬੈਰਾਗੀ ਪ੍ਰਣਵਿਤ ਨਾਨਕ ਗੁਰਮੁਖ ਛੂਟ ਸੇ RAM ਨਾਮ ਲਿਵ ਲਾਗੀ ਭੈਰੋ ਮਹੱਲਾ ਪਹਿਲਾ ਪੂੰਡੀ ਚਾਲ ਚਰਨ ਕਰ ਖਿਸਰੇ ਤੁਜਾ ਦੇਹ ਕੁਮਲਾਨੀ ਨੇਤਰੀ ਧੁੰਦ ਕਰਨ ਪੈ ਬਹਰੇ ਮਨ ਮੁਖ ਨਾਮ ਨਾ ਜਾਣੀ ਅੰਧਲੇ ਕਿਆ ਪਾਇਆ ਜਗ ਆਏ RAM ਹਿਰਦੈ ਨਹੀਂ ਗੁਰ ਕੀ ਸੇਵਾ ਚਾਲੇ ਮੂਲ ਗੁਆਏ ਰਹਾਉ ਜਿਹਵਾ ਰੰਗ ਨਹੀਂ ਹਰਿ ਰਾਤੀ ਜਬ ਬੋਲੇ ਤਬ ਫੀਕੇ ਸੰਤ ਜਨਾ ਕੀ ਨਿੰਦਾ ਵਿਆਪਸ ਪਸ਼ੂ ਭਏ ਕਦੇ ਹੋਏ ਨਾ ਨੀਕੇ ਅੰਮ੍ਰਿਤ ਕਾ ਰਸ ਵਿਰਲੀ ਪਾਇਆ ਸਤਿਗੁਰ ਮੇਲ ਮਿਲਾਏ ਜਬ ਲਗ ਸ਼ਬਦ ਭੇਦ ਨਹੀਂ ਆਇਆ ਤਬ ਲਗ ਕਾਲ ਸੰਤਾਏ ਆਨ ਕੋ ਦਾਰ ਘਰ ਕਬੂ ਨਾ ਜਾਣ ਸੇ ਏ ਕੋ ਦਰ ਜਿਆਰਾ ਗੁਰ ਪ੍ਰਸਾਦ ਪਰਮ ਪਦ ਪਾਇਆ ਨਾਨਕ ਕਹੇ ਵਿਚਾਰਾ ਭੈਰੋ ਮਹੱਲਾ ਪਹਿਲਾ ਸਗਲੀ ਰਹਿਣ ਸੋਬਤ ਗਲ ਫਾਈ ਦਿਨਸ ਜੰਜਾਰ ਗਵਾਇਆ ਖੇਨ ਪਲ ਘੜੀ ਨਹੀਂ ਪ੍ਰਭ ਜਾਣਿਆ ਜਿਨ ਇਹੋ ਜਗ ਜਗਤ ਪਾਇਆ ਮਨ ਰੇ ਕਿਉ ਛੂਟਿਸ ਦੁਖ ਭਾਰੀ ਕਿਆ ਲੈ ਆਵਸੇ ਕਿਆ ਲੈ ਜਾਵਸੇ ਰਾਮ ਜਪੋ ਗੁਣਕਾਰੀ ਰਹਾਓ ਊਂਧੋ ਕਵਲ ਮਨ ਮੁਖ ਮਤ ਹੋਛੀ ਮਨ ਅੰਧਾ ਸਿਰ ਧੰਦਾ ਕਾਲ ਵਿਕਾਲ ਸਲਾ ਸਿਰ ਤੇਰਾ ਬਿਨ ਨਾਵੇ ਗਲ ਪੰਦਾ ਡਗਰੀ ਚਾਲ ਨੇਤਰ ਹੁਨ ਅੰਧਲੇ ਸ਼ਬਦ ਸੁਰਤ ਨਹੀਂ ਭਾਈ ਸ਼ਾਸਤਰ ਵੇ ਤ੍ਰੈ ਗੁਣ ਹੈ ਮਾਇਆ ਅੰਧਲੋ ਧੰਦ ਕਮਾਈ ਖੋਇਓ ਮੂਲ ਲਾਭ ਕਹ ਪਾਵਸ ਦੁਰਮਤ ਗਿਆਨ ਵਿਹੂਣੇ ਸ਼ਬਦ ਵਿਚਾਰ RAM ਰਸ ਚਾਖਿਆ ਨਾਨਕ ਸਾਚ ਪਤੀਨੇ ਭੈਰੋ ਮਹੱਲਾ ਪਹਿਲਾ ਗੁਰ ਕੈ ਸੰਗ ਰਹਿ ਦਿਨ ਰਾਤੀ RAM ਰਸਨ ਰੰਗ ਰਾਤਾ ਅਵਰ ਨਾ ਜਾਣ ਸ ਸ਼ਬਦ ਪਛਾਣ ਸੇ ਅੰਤਰ ਜਾਣ ਪਛਾਤਾ ਸੋ ਜਨ ਐਸਾ ਮੈਂ ਮਨ ਭਾਵੈ ਆਪ ਮਾਰਿ ਅਪਰੰਪਰ ਰਾਤਾ ਗੁਰ ਕੀ ਕਾਰ ਕਮਾਵੈ ਰਹਾਉ ਅੰਤਰਿ ਬਾਹਰ ਪੁਰਖ ਨਿਰੰਜਨ ਆਦ ਪੁਰਖ ਆਦੇਸੋ ਘਟ ਘਟ ਅੰਤਰ ਸਰਵ ਨਿਰੰਤਰ ਰਾਵ ਰਹਾ ਸਚ ਵੇਸੋ ਸਾਚ ਰਤੇ ਸਚ ਅੰਮ੍ਰਿਤ ਜੀਵਾ ਮਿਥਿਆ ਮੈਲ ਨਾਰਾਈ ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ ਸਬਦ ਰਤੇ ਪਤਿ ਪਾਈ ਗੁਣੀ ਗੁਣੀ ਮਿਲ ਲਾਹਾ ਪਾਵਸ ਗੁਰਮੁਖ ਨਾਮ ਵਡਾਈ ਸਗਲੇ ਦੁਖ ਮਿਟਹਿ ਗੁਰ ਸੇਵਾ ਨਾਨਕ ਨਾਮ ਸਿਖਾਈ ਭੈਰੋ ਮਹੱਲਾ ਪਹਿਲਾ ਹਿਰਦੈ ਨਾਮ ਸਰਬ ਤਨ ਤਾਰਨ ਗੁਰ ਪ੍ਰਸਾਦੀ ਪਾਈਐ ਅਮਰ ਪਦਾਰਥ ਤੇ ਕਿਰਤਾਰਥ ਸਾਜ ਧਿਆਨ ਲਿਵ ਲਾਈਐ ਮਨ ਰੇ ਰਾਮ ਭਗਤ ਚਿਤ ਲਾਈਐ ਗੁਰਮੁਖ ਰਾਮ ਨਾਮ ਜਪ ਹਿਰਦੈ ਸਾਜ ਸੇਤੀ ਘਰ ਜਾਈਐ ਰਹਾਉ ਪਰਮ ਭੇਦ ਕੋ ਕਭੋ ਨਾ ਛੂਟ ਸੇ ਆਵਤ ਜਾਤ ਨਾ ਜਾਣੀ ਬਿਨ ਹਰਿ ਨਾਮ ਕੋ ਮੁਕਤਿ ਨਾ ਪਾਵਸੇ ਡੂਬ ਮੋਏ ਬਿਨ ਪਾਣੀ ਧੰਦਾ ਕਰਤ ਸਗਲੀ ਪਦ ਸੇ ਪਰਮ ਨਾ ਮਿਟਸ ਗੁਵਾਰਾ ਬਿਨ ਗੁਰ ਸ਼ਬਦ ਮੁਕਤ ਨਹੀਂ ਕਬਹੀ ਅੰਧਲੇ ਧੰਦ ਪਸਾਰਾ ਅਕਲ ਨਿਰੰਜਨ ਸਿਉ ਮਨ ਮਾਨਿਆ ਮਨ ਹੀ ਤੇ ਮਨੂਆ ਮੂਆ ਅੰਤਰਿ ਕੋ ਜਾਣਿਆ ਨਾਨਕ ਅਵਰ ਨਾ ਦੂਆ ਭੈਰੋ ਮਹੱਲਾ ਪਹਿਲਾ ਜਗਨ ਹੋਮ ਪੁੰਨ ਤਪ ਪੂਜਾ ਦੇਹ ਦੁਖੀ ਨਿਤ ਦੁਖ ਸਹਿ ਰਾਮ ਨਾਮ ਬਿਨ ਮੁਕਤ ਨਾ ਪਾਵਸ ਮੁਕਤ ਨਾਮ ਗੁਰਮੁਖ ਲਹਿ ਰਾਮ ਨਾਮ ਬਿਨ ਬਿਰਥੇ ਜਗ ਜਨਵਾ ਬਿਖ ਖਾਵੈ ਬਿਖ ਬੋਲੀ ਬੋਲੇ ਬਿਨ ਨਾਵੈ ਨਿਹ ਫਲ ਮਰ ਭ੍ਰਮ ਨਾ ਰਹਾਉ ਪੁਸਤਕ ਪਾਠ ਵਿਆਕਰਨ ਵਖਾਣਾ ਸੰਧਿਆ ਕਰਮ ਤਿਕਾਲ ਕਰੈ ਬੇਨ ਗੁਰ ਸ਼ਬਦ ਮੁਕਤ ਕਾਹਾ ਪ੍ਰਾਣੀ RAM ਨਾਮ ਬਿਨ ਉਰਜ ਮਰੈ ਡੰਡਕ ਮੰਡਲ ਸਿਖਾ ਸੂਤ ਧੋਤੀ ਤੀਰਥ ਗਵਨ ਅਤ ਭ੍ਰਮਨ ਕਰੈ RAM ਨਾਮ ਬਿਨ ਸ਼ਾਂਤ ਨ ਆਵੈ ਜਬ ਹਰਿ ਹਰਿ ਨਾਮ ਸੋ ਪਾਰ ਪਰੈ ਜਟਾ ਮੂਟ ਤਨ ਭਸਮ ਲਗਾਈ ਬਸਤਰ ਛੋੜ ਤਨ ਨਗਨ ਭਇਆ RAM ਨਾਮ ਬਿਨ ਤ੍ਰਿਪਤ ਨ ਆਵੈ ਕਿਰਤ ਕੈ ਬਾਂਧੈ ਭੇਖ ਭਇਆ ਜੀਤੇ ਜੀ ਅਜੰਤ ਜਲ ਥਲ ਮਹੀਲ ਜਤਰ ਕਤਰ ਤੂ ਸਰਬ ਜੀਆ ਗੁਰ ਪ੍ਰਸਾਦ ਰਾਖ ਲੈ ਜਨ ਕਉ ਹਰ ਰਸ ਨਾਨਕ ਝੋਲ ਪੀਆ ਰਾਗ ਭੈਰਵ ਮਹੱਲਾ ਤੀਜਾ ਚੌਪਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਤ ਕਾ ਗਰਵ ਨਾ ਹੋ ਕੋਈ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ ਜਾਤ ਕਾ ਗਰਵ ਨਾ ਕਰੇ ਮੂਰਖ ਗਾਵਾਰਾ ਇਸ ਗਰਵ ਤੇ ਚੱਲਹਿ ਬਹੁਤ ਵਿਕਾਰਾ ਰਹਾਉ ਚਾਰੇ ਵਰਨ ਆਖੈ ਸਭ ਕੋਈ ਬ੍ਰਹਮ ਬਿੰਦ ਤੇ ਸਭ ਉਪਦਿ ਹੋਈ ਮਾਟੀ ਏਕ ਸਗਲ ਸੰਸਾਰਾ ਵਿਦ ਭਾਂਡੇ ਕੜੈ ਕੁਮਾਰਾ ਪੰਚ ਤਤ ਮਿਲ ਦੇਹੀ ਕਾ ਆਕਾਰਾ ਕਾਟਵਦ ਕੋ ਕਰੈ ਵਿਚਾਰਾ ਕਹਤ ਨਾਨਕ ਇਹ ਜਿਉ ਕਰਮ ਬੰਦ ਹੋਈ ਬਿਨ ਸਤਗੁਰ ਭੇਟੇ ਮੁਕਤ ਨਾ ਹੋਈ ਭੈਰਵ ਮਹੱਲਾ ਤੀਜਾ ਜੋਗੀ ਗ੍ਰਹੀ ਪੰਡਿਤ ਭੇਖ ਤਾਰੀ ਏ ਸੂਤੇ ਆਪਣਾ ਅਹੰਕਾਰੀ ਮਾਇਆ ਮਨ ਮਾਤਾ ਰਹਾ ਸੋਏ ਜਾਗਤ ਰਹਿ ਨਾ ਮੂਸੈ ਕੋਏ ਰਹਾਉ ਸੋ ਜਾਗੈ ਜਿਸ ਸਤਿਗੁਰੂ ਮਿਲੈ ਪੰਜ ਦੂਤ ਉਹ ਵਸ ਗਤ ਕਰੈ ਸੋ ਜਾਗੈ ਜੋ ਤਤ ਵਿਚਾਰੈ ਆਪ ਮਰੈ ਅਵਰਾ ਨਹ ਮਾਰੈ ਸੋ ਜਾਗੈ ਜੋ ਏਕੋ ਜਾਣੈ ਪਰ ਕਿਰਤ ਛੋੜੈ ਤਤ ਪਛਾਣੈ ਚਹੁ ਵਰਨਾ ਵਿੱਚ ਜਾਗੈ ਕੋਏ ਜਮੈ ਕਾਲੈ ਤੇ ਛੂਟੈ ਸੋਏ ਕਹਤ ਨਾਨਕ ਜਨ ਜਾਗੈ ਸੋਏ ਗਿਆਨ ਅੰਜਨ ਜਾ ਕੀ ਨੇਤਰੀ ਹੋਏ ਭੈਰਵ ਮਹੱਲਾ ਤੀਜਾ ਜਾ ਕੋ ਰਾਖੈ ਆਪਣੀ ਸਰਨਾਈ ਸਾਚੇ ਲਾਗੈ ਸਾਚਾ ਫਲ ਪਾਈ ਰੇ ਜਨ ਕੈ ਸੋ ਕਰਹੁ ਪੁਕਾਰਾ ਹੁਕਮੇ ਹੋਆ ਉਪੇ ਵਰਤਾਰਾ ਰਹਾਉ ਇਹੋ ਆਕਾਰ ਤੇਰਾ ਹੈ ਧਾਰਾ ਖਿਨ ਵਹਿ ਬਿਨਸੈ ਕਰਤ ਨਾ ਲਾਗੈ ਬਾਰਾ ਕਰ ਪ੍ਰਸਾਦ ਇਕ ਖੇਲ ਦਿਖਾਇਆ ਗੁਰ ਕਿਰਪਾ ਤੇ ਪਰਮ ਪਦ ਪਾਇਆ ਕਹਤ ਨਾਨਕ ਮਾਰ ਜੀ ਵਾਲੇ ਸੋਏ ਐਸਾ ਬੂਝੋ ਭਰਮ ਨਾ ਭੂਲਹੁ ਕੋਏ ਭੈਰੋ ਮਹੱਲਾ ਤੀਜਾ ਮੈਂ ਕਾਮਣੀ ਮੇਰਾ ਕੰਤ ਕਰਤਾਰ ਜਿਹਾ ਕਰਾਏ ਤੇਹਾ ਕਰੀ ਸੀਗਾਰ ਜਾਂ ਤਿਸ ਭਾਵੈ ਤਾਂ ਕਰੇ ਭੋਗ ਤਨ ਮਨ ਸਾਚੇ ਸਾਹਿਬ ਜੋਗ ਰਹਾਉ ਉਸ ਤਦ ਨਿੰਦਾ ਕਰੇ ਕਿਆ ਕੋਈ ਜਾਂ ਆਪੇ ਵਰਤਾਏ ਕੋ ਸੋਈ ਗੁਰ ਪ੍ਰਸਾਦੀ ਪਰਮਕ ਸਾਈ ਮਿਲੋਗੀ ਦਇਆਲ ਪੰਜ ਸ਼ਬਦ ਵਜਾਈ ਪੰਤ ਨਾਨਕ ਕਰੇ ਕਿਆ ਕੋਏ ਜਿਸ ਨੂੰ ਆਪ ਮਿਲਾਵੇ ਸੋਈ ਭੈਰੋ ਮਹੱਲਾ ਤੀਜਾ ਸੋ ਮੁਨੀ ਜੇ ਮਨ ਕੀ ਦੁਬਧਾ ਮਾਰੇ ਦੁਬਧਾ ਮਾਰ ਬ੍ਰਹਮ ਵਿਚਾਰੇ ਇਸ ਮਨ ਕੋ ਕੋਈ ਖੋਜਹੁ ਭਾਈ ਮਨ ਖੋਜਤ ਨਾਮ ਨਉ ਦੇ ਦਿਪਾਈ ਰਹਾਉ ਮੂਲ ਮੋਹ ਕਰ ਕਰਤਾ ਜਗਤੋ ਪਾਇਆ ਮਮਤਾ ਲਾਏ ਭਰਮ ਭੂਲ ਆਇਆ ਇਸ ਮਨ ਤੇ ਸਭ ਪਿੰਡ ਪ੍ਰਾਣਾ ਮਨ ਕੈ ਵਿਚਾਰ ਹੁਕਮ ਬੁਝੇ ਸਮਾਣਾ ਕਰਮ ਹੋਵੇ ਗੁਰ ਕਿਰਪਾ ਕਰੈ ਇਹੋ ਮਨ ਜਾਗੈ ਇਸ ਮਨ ਕੀ ਦੁਬਧਾ ਮਰੈ ਮਨ ਕਾ ਸੁਭਾਉ ਸਦਾ ਬੈਰਾਗੀ ਸਭ ਮੈਂ ਵਸੈ ਅਤੀਤ ਅਨਰਾਗੀ ਕਹਾਤ ਨਾਨਕ ਜੋ ਜਾਣੈ ਭੇਓ ਆਦੇ ਪੁਰਖ ਨਿਰੰਜਨ ਦੇਓ ਭੈਰੋ ਮਹੱਲਾ ਤੀਜਾ ਰਾਮ ਨਾਮ ਜਗਤ ਨਿਸਤਾਰਾ ਭਵਜਲ ਭਾਰ ਉਤਾਰਨ ਹਾਰਾ ਗੁਰ ਪ੍ਰਸਾਦੀ ਹਰਿ ਨਾਮ ਸੰਭਾਲੇ ਸਦ ਹੀ ਨਿਭੈ ਤੇਰਾ ਨਾਲ ਰਹਾਓ ਨਾਮ ਨਾ ਚੇਤ ਹੈ ਮਨ ਮੁਖ ਗਵਾਰਾ ਬਿਨ ਨਾਵੈ ਕੈਸੇ ਪਾਵਹਿ ਪਾਰਾ ਆਪੇ ਦਾਤ ਕਰੇ ਦਾਤਾਰ ਦੇਵਨ ਹਾਰੇ ਕਉ ਜੈਕਾਰ ਨਦਰ ਕਰੇ ਸਤਿਗੁਰੂ ਮਿਲਾਏ ਨਾਨਕ ਹਿਰਦੈ ਨਾਮ ਵਸਾਏ ਭੈਰੋ ਮਹੱਲਾ ਤੀਜਾ ਨਾਮੇ ਉਧਰੇ ਸਭ ਜਿਤਨੇ ਲੋ ਗੁਰਮੁਖ ਜਿਨ੍ਹਾਂ ਪ੍ਰਾਪਤੀ ਹੋਏ ਹਰ ਜੀਉ ਆਪਣੀ ਕਿਰਪਾ ਕਰੇ ਗੁਰਮੁਖ ਨਾਮ ਵਡਿਆਈ ਦੇ ਰਹਾਓ ਰਾਮ ਨਾਮ ਜਿਨ ਪ੍ਰੀਤ ਪਿਆਰ ਆਪ ਉਧਰੇ ਸਭ ਕੋਲ ਉਧਾਰਨ ਹਾਰ ਬਿਨ ਨਾਵੇ ਮਨੁਖ ਪੁਰ ਜਾਹੇ ਔਖੇ ਹੋਵੈ ਚੋਟਾ ਖਾਹੇ ਆਪੇ ਕਰਤਾ ਦੇਵੈ ਸੋਏ ਨਾਨਕ ਨਾਮ ਪ੍ਰਾਪਤੀ ਹੋਏ ਭੈਰਵ ਮਹੱਲਾ ਤੀਜਾ ਗੋਵਿੰਦ ਪ੍ਰੀਤ ਸੰਕਾਤ ਕੋ ਉਧਾਰੇ RAM ਨਾਮ ਸਬਦ ਵਿਚਾਰੇ ਹਰ ਜਿਉ ਆਪਣੀ ਕਿਰਪਾ ਧਾਰ ਗੁਰਮੁਖ ਨਾਮੇ ਲੱਗੈ ਪਿਆਰ ਰਹਾਓ ਅੰਤਰ ਪ੍ਰੀਤ ਭਗਤ ਸਾਚੀ ਹੋਏ ਪੂਰਾ ਗੁਰ ਮੇਲਾਵਾ ਹੋਏ ਨਿਜ ਘਰ ਵਸੈ ਸਾ ਸੁਹਾਏ ਗੁਰਮੁਖ ਨਾਮ ਵਸੈ ਮਨ ਆਏ ਆਪੇ ਵੇਖੈ ਵੇਖਣਹਾਰ ਨਾਨਕ ਨਾਮ ਰਖੋ ਉਰਤਾਰੇ ਭੈਰੋ ਮਹੱਲਾ ਤੀਜਾ ਕਾਲਯੁਗ ਮਹਿ ਰਾਮ ਨਾਮ ਉਰਤਾਰ ਬਿਨ ਨਾਵੇ ਮਾਥੈ ਪਾਵੇ ਛਾਰ ਰਾਮ ਨਾਮ ਦੁਲਭ ਹੈ ਭਾਈ ਗੁਰ ਪ੍ਰਸਾਦ ਵਸੈ ਮਨ ਆਈ ਰਹਾਓ ਰਾਮ ਨਾਮ ਜਨ ਪਾਲਹਿ ਸੋਏ ਪੂਰੇ ਗੁਰ ਤੇ ਪ੍ਰਾਪਤੀ ਹੋਏ ਹਰ ਕਾ ਪਾਣਾ ਮੰਨਹਿ ਸੇ ਜਨ ਪ੍ਰਮਾਣ ਗੁਰ ਕਾ ਸਬਦ ਨਾਮ ਨਿਸ਼ਾਨ ਸੋ ਸੇਵਹੁ ਜੋ ਕਲ ਰਹਾ ਧਾਰੇ ਨਾਨਕ ਗੁਰਮੁਖ ਨਾਮ ਪਿਆਰੇ ਭੈਰੋ ਮਹੱਲਾ ਤੀਜਾ ਕਾਲ ਜੁਗ ਮਹਿ ਬਹੁ ਕਰਮ ਕਮਾਹੇ ਨਾ ਰੁੱਤ ਨਾ ਕਰਮ ਥਾਏ ਪਾਹੇ ਕਾਲ ਜੁਗ ਮਹਿ ਰਾਮ ਨਾਮ ਹੈ ਸਾਰ ਗੁਰਮੁਖ ਸਾਚਾ ਲੱਗੈ ਪਿਆਰ ਰਹਾਉ ਤਨ ਮਨ ਖੋਜ ਘਰੈ ਬਹਿ ਪਾਇਆ ਗੁਰਮੁਖ ਰਾਮ ਨਾਮ ਚਿਤ ਲਾਇਆ ਗਿਆਨ ਅੰਜਨ ਸਤਗੁਰ ਤੇ ਹੋਏ ਰਾਮ ਨਾਮ ਰਹਿ ਰਹਾ ਤਿਉ ਲੋਏ ਕਾਲ ਜੁਗ ਮਹਿ ਹਰ ਜਿਉ ਏਕ ਹੋਰ ਰੋਤ ਨਾ ਕਾਈ ਨਾਨਕ ਗੁਰਮੁਖ ਹਿਰਦੈ ਰਾਮ ਨਾਮ ਲੀ ਹੋ ਜਮਾਈ ਪੈਰੋ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਦੁਬਿਧਾ ਮਨਮੁਖ ਰੋਗ ਵਿਆਪੇ ਤ੍ਰਿਸ਼ਨਾ ਜਲਹਿ ਅਧਿਕਾਈ ਮਰ ਮਰ ਜੰਮੈ ਠੌਰ ਨਾ ਪਾਵੈ ਬਿਰਥਾ ਜਨਮ ਗਵਾਈ ਮੇਰੇ ਪ੍ਰੀਤਮ ਕਰ ਕਿਰਪਾ ਦੇਹੁ 부ਝਾਈ ਹਉ ਮੈਂ ਰੋਗੀ ਜਗਤੋ ਪਾਇਆ ਮਿਲ ਸਬਦੈ ਰੋਗ ਨਾ ਜਾਈ ਰਹਾਓ ਸਿਮਰਤ ਸਾਸਤਰ ਪੜਹਿ ਮਨ ਕੇਤੇ ਬਿਨ ਸਬਦੈ ਸੁਰਤ ਨਾ ਪਾਈ ਤ੍ਰੈ ਗੁਣ ਸਭੇ ਰੋਗ ਵਿਆਪੇ ਮਮਤਾ ਸੁਰਤ ਗਵਾਈ ਇਕ ਆਪੇ ਕਾਢ ਲੈ ਪ੍ਰਭ ਆਪੇ ਗੁਰ ਸੇਵਾ ਪ੍ਰਭ ਲਾਏ ਹਰ ਕਾ ਨਾਮ ਨਿਧਾਨੋ ਪਾਇਆ ਸੁਖ ਵਸਿਆ ਮਨ ਆਏ ਚੌਥੀ ਪਦਵੀ ਗੁਰਮੁਖ ਵਰਤਾ ਹੈ ਤਿਨ ਨਿਜ ਕਰ ਵਾਸਾ ਪਾਇਆ ਪੂਰਾ ਸਤਿਗੁਰ ਕਿਰਪਾ ਕੀਨੀ ਵਿਛੋ ਆਪ ਗਵਾਇਆ ਏਕ ਸਕੀ ਸਰਕਾਰ ਏਕ ਜਿਨ ਬ੍ਰਹਮਾ ਵਿਸ਼ਨ ਰੁਦਰ ਉਪਾਇਆ ਨਾਨਕ ਨਿਹਚਲ ਸਾਚਾ ਏਕੋ ਨਾ ਉਹ ਮਰੈ ਨਾ ਜਾਇਆ ਭੈਰਵ ਮਹੱਲਾ ਤੀਜਾ ਮਨੁਖ ਦੁਬਦਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ਗੁਰਮੁਖ ਬੂਝੈ ਰੋਗ ਗਵਾਵਹਿ ਗੁਰ ਸਬਦੀ ਵਿਚਾਰਾ ਹਰ ਜਿਉ ਸਤ ਸੰਗਤ ਮੇਲਾਏ ਨਾਨਕ ਤਿਸਨੂੰ ਦੇ ਵਿੜਾਈ ਜੋ RAM ਨਾਮ ਚਿਤ ਲਾਏ ਰਹਾਉ ਮਮਤਾ ਕਾਲ ਸਭ ਰੋਗ ਵਿਆਪੇ ਤਿਨ ਜਮ ਕੀ ਹੈ ਸਰਕਾਰਾ ਗੁਰਮੁਖ ਪ੍ਰਾਣੀ ਜਮ ਨੇੜ ਨਾ ਆਵੇ ਜਿਨ ਹਰਿ ਰਾਖਿਆ ਉਰ ਧਾਰਾ ਜਿਨ ਹਰਿ ਕਾ ਨਾਮ ਨਾ ਗੁਰਮੁਖ ਜਾਤਾ ਸੇ ਜਗ ਮਹਿ ਕਾਹੇ ਆਇਆ ਗੁਰ ਕੀ ਸੇਵਾ ਕਦੇ ਨਾ ਕੀਨੀ ਬਿਰਥਾ ਜਨੁ ਗਵਾਇਆ ਨਾਨਕ ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਏ ਜੋ ਇਛੈ ਸੋਈ ਫਲ ਪਾਵੈ ਗੁਰਬਾਣੀ ਸੁਖ ਪਾਏ ਭੈਰੋ ਮਹੱਲਾ ਤੀਜਾ ਦੁਖ ਵਿੱਚ ਜੰਮੈ ਦੁਖ ਮਰੈ ਦੁਖ ਵਿੱਚ ਘਾਰ ਕਮਾਏ ਗਰਭ ਜੋਨੀ ਵਿੱਚ ਕਦੇ ਨਾ ਨਿਕਲੈ ਬਿਸਟਾ ਮਾਇ ਸਮਾਏ ਤ੍ਰਿਗ ਤ੍ਰਿਗ ਮਨ ਮੁਖ ਜਨਮ ਗਵਾਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਹਰ ਕਾ ਨਾਮ ਨਾ ਪਾਇਆ ਰਹਾਉ ਗੁਰ ਕਾ ਸ਼ਬਦ ਸਭ ਰੋਗ ਗਵਾਏ ਜਿਸਨੂੰ ਹਰ ਜੀਉ ਲਾਏ ਨਾਮੇ ਨਾਮ ਮਿਲੈ ਵਡਿਆਈ ਜਿਸਨੂੰ ਮਨ ਵਸਾਏ ਸਤਿਗੁਰ ਭੇਟੈ ਤਾ ਫਲ ਪਾਏ ਸਚ ਕਰਨੀ ਸੁਖ ਸਾਰੇ ਸੇ ਜਨ ਨਿਰਮਲ ਜੋ ਹਰਿ ਲਾਗੇ ਹਰਿ ਨਾਮੇ ਧਰੈ ਪਿਆਰ ਤਿਨ ਕੀ ਰੇਣ ਮਿਲੈ ਤਾ ਮਸਤਿ ਗਲਾਈ ਜਿਨ ਸਤਿਗੁਰ ਪੂਰਾ ਧਿਆਇਆ ਨਾਨਕ ਤਿਨ ਕੀ ਰੇਣ ਪੂਰੈ ਭਾਗ ਪਾਈਐ ਜਿਨੀ RAM ਨਾਮ ਚਿਤ ਲਾਇਆ ਭੈਰੋ ਮਹੱਲਾ ਤੀਜਾ ਸ਼ਬਦ ਵਿਚਾਰੇ ਸੋ ਜਨ ਸਾਚਾ ਜਿਨ ਕੈ ਹਿਰਦਾ ਸਾਚਾ ਸੋਈ ਸਾਚੀ ਭਗਤ ਕਰਹਿ ਦਿਨ ਰਾਤੀ ਤਾਂ ਤਨ ਦੁਖ ਨ ਹੋਈ ਭਗਤ ਭਗਤ ਕਹੈ ਸਭ ਕੋਈ ਬਿਨ ਸਤਗੁਰ ਸੇਵੇ ਭਗਤ ਨਾ ਪਾਈਐ ਪੂਰੈ ਭਾਗ ਮਿਲੈ ਪ੍ਰਭ ਸੋਈ ਰਹਾਉ ਮਨਮੁਖ ਮੂਲ ਗਵਾਵਹਿ ਲਾਭ ਮਾਗਹਿ ਲਾਹਾ ਲਾਭ ਕਿਦੂ ਹੋਈ ਜਮ ਕਾਲ ਸਦਾ ਹੈ ਸਿਰ ਉਪਰੇ ਦੂਜੈ ਭਾਏ ਪਦ ਕੋਈ ਬਹਲੇ ਭੇਖ ਭਵਹਿ ਦਿਨ ਰਾਤੀ ਹੋ ਮੈਂ ਰੋਗ ਨਾ ਜਾਈ ਪੜ ਪੜ ਲੂਝੈ ਬਾਦ ਹੈ ਮਿਲ ਮਾਇਆ ਸੁਰਤ ਗਵਾਈ ਸਤਿਗੁਰ ਸੇਵਾ ਹੈ ਪਰਮ ਪਾਵ ਪਾਵੈ ਨਾਮ ਮਿਲੈ ਵਡਿਆਈ ਨਾਨਕ ਨਾਮ ਜਿੰਨਾ ਮਨ ਵਸਿਆ ਅੰਦਰ ਸਾਚੈ ਪਤ ਪਾਈ ਭੈਰੋ ਮਹੱਲਾ ਤੀਜਾ ਮਨ ਮੁਖ ਸਾ ਨਹੀਂ ਉਤਰੈ ਦੂਜੈ ਭਾਏ ਖੁਆਏ ਉਦਰ ਨੈ ਸਾਨ ਨ ਭਰੀਐ ਕਬਹੂ ਤ੍ਰਿਸ਼ਨਾ ਅਗਨ ਪਚਾਏ ਸਦਾ ਆਨੰਦ ਰਾਮ ਰਾਸ ਰਾਤੇ ਹਿਰਦੈ ਨਾਮ ਦੁਬਧਾ ਮਨ ਭਾਗੀ ਹਰਿ ਹਰਿ ਅੰਮ੍ਰਿਤ ਪੀ ਤ੍ਰਿਪਤਾ ਤੇ ਰਹਾਉ ਆਪੇ ਪਾਰ ਬ੍ਰਹਮ ਸ੍ਰਿਸ਼ਟ ਦਿਨ ਸਾਜੀ ਸਿਰ ਸਿਰ ਧੰਦਾ ਲਾਏ ਮਾਇਆ ਮੋਹ ਕੀਆ ਜਿਨ ਆਪੇ ਆਪੇ ਦੂਜੈ ਲਾਏ ਤਿਸ ਨੂੰ ਕਿਹੋ ਕਹੀਐ ਜੇ ਦੂਜਾ ਹੋਵੇ ਸਭ ਤੁਦੈ ਮਾਹਿ ਸਮਾਏ ਗੁਰਮੁਖ ਗਿਆਨ ਤਤ ਵਿਚਾਰਾ ਜੋਤੀ ਜੋਤ ਮਿਲਾਏ ਸੋ ਪ੍ਰਭ ਸਾਚਾ ਸਦ ਹੀ ਸਾਚਾ ਸਾਚਾ ਸਭ ਆਕਾਰਾ ਨਾਨਕ ਸਤਿਗੁਰ ਸੋ ਜੀ ਪਾਈ ਸੱਚ ਨਾਮ ਨਿਸਤਾਰਾ ਭੈਰੋ ਮਹੱਲਾ ਤੀਜਾ ਕਾਲ ਮਹਿ ਪ੍ਰੇਤ ਜਿਨੀ RAM ਨਾ ਪਛਾਤਾ ਸਤਜੁਗ ਪਰਮਹੰਸ ਵਿਚਾਰੀ ਦੁਆਪਰ ਤ੍ਰੇਤਾ ਮਾਨਸ ਵਰਤਾ ਹੈ ਵਿਰਲਾ ਹਉ ਮੈਂ ਮਾਰੀ ਕਲ ਮਹਿ ਰਾਮ ਨਾਮ ਵਡਿਆਈ ਜੋਗ ਗੁਰੂ ਕੀ ਏਕੋ ਜਾਤਾ ਵਿਣ ਨਾਵੇ ਮੁਕਤ ਨਾ ਪਾਈ ਰਹਾਉ ਹਿਰਦੈ ਨਾਮ ਲਖੈ ਜਨ ਸਾਚਾ ਗੁਰਮੁਖ ਮਨ ਵਸਾਈ ਆਪ ਤਰੇ ਸਗਲੇ ਕੁਲ ਤਾਰੇ ਜਿਨੀ ਰਾਮ ਨਾਮ ਲਿਵ ਲਾਈ ਮੇਰਾ ਪ੍ਰਭ ਹੈ ਗੁਣ ਕਾ ਦਾਤਾ ਆਪਗਣ ਸ਼ਬਦ ਜਲਾਏ ਜਿਨ ਮਨ ਵਸਿਆ ਸੇ ਜਨ ਸੋਹੇ ਹਿਰਦੈ ਨਾਮ ਵਸਾਏ ਘਰ ਦਰ ਮਹਲ ਸਤਿਗੁਰੂ ਦਿਖਾਇਆ ਰੰਗ ਸਿਉ ਰਲਿਆ ਮਾਣੈ ਜੋ ਕਿ ਕਹਿ ਸੋ ਭਲਾ ਕਰਿ ਮਾਨੈ ਨਾਨਕ ਨਾਮ ਵਖਾਣੈ ਭੈਰੋ ਮਹੱਲਾ ਤੀਜਾ ਮਨਸਾ ਮਰਹਿ ਸਮਾਇ ਲੈ ਗੁਰ ਸਬਦੀ ਵਿਚਾਰ ਗੁਰ ਪੂਰੇ ਤੇ ਸੋ ਜੀ ਪਵੈ ਫਿਰ ਮਰੈ ਨਾ ਵਾਰੋ ਵਾਰ ਮਨ ਮੇਰੇ RAM ਨਾਮ ਆਧਾਰ ਗੁਰ ਪ੍ਰਸਾਦ ਪਰਮ ਪਦ ਪਾਇਆ ਸਭ ਇਛ ਪੁਜਾਵਣ ਹਾਰ ਰਹਾਓ ਸਭ ਮਹਿ ਕੋ ਰਵ ਰਹਾ ਗੁਰ ਬਿਨ ਬੂਝ ਨ ਪਾਏ ਗੁਰਮੁਖ ਪ੍ਰਗਟ ਹੋਆ ਮੇਰਾ ਹਰ ਪ੍ਰਭ ਆਨ ਦਿਨ ਹਰ ਗੁਣ ਗਾਏ ਸੁਖ ਦਾਤਾਰੀ ਏਕ ਹੈ ਹੋਰ ਤੈ ਸੁਖ ਨ ਪਾਹੇ ਸਤਗੁਰ ਦੀਨੀ ਨਾ ਸੇਵਿਆ ਦਾਤਾ ਸੇ ਅੰਤ ਗਏ ਪਛਤਾਏ ਸਤਗੁਰ ਸੇਵ ਸਦਾ ਸੁਖ ਪਾਇਆ ਫਿਰ ਦੁਖ ਨ ਲਾਗੈ ਧਾਏ ਨਾਨਕ ਹਰਿ ਭਗਤ ਪ੍ਰਾਪਤੀ ਹੋਈ ਜੋਤੀ ਜੋਤ ਸਮਾਏ ਭੈਰਵ ਮਹੱਲਾ ਦੀ ਤੀਜਾ ਬਾਦ ਗੁਰੂ ਜਗਤ ਬੌਰਾਨਾ ਪੂਲਾ ਝੋਟਾ ਖਾਈ ਮਰ ਮਰ ਜੰਮੈ ਸਦਾ ਦੁਖ ਪਾਏ ਦਰ ਕੀ ਖਬਰ ਨ ਪਾਈ ਮੇਰੇ ਮਨ ਸਦਾ ਰਹਾਉ ਸਤਿਗੁਰ ਕੀ ਸਰਣਾ ਹਿਰਦੈ ਹਰਿ ਨਾਮ ਮੀਠਾ ਸਦ ਲਾਗਾ ਗੁਰ ਸਬਦੇ ਭਵਜਲ ਤਰਨਾ ਰਹਾਉ ਭੇਖ ਕਰੈ ਬਹੁਤ ਚਿਤ ਡੋਲੈ ਅੰਤਰਿ ਕਾਮ ਕ੍ਰੋਧ ਅਹੰਕਾਰ ਅੰਤਰ ਤਿਸਾ ਭੂਖ ਅਤ ਬਹੁਤੀ ਭੌਕਤ ਫਿਰੈ ਦਰਬਾਰ ਗੁਰ ਕੈ ਸ਼ਬਦ ਮਰਹਿ ਫਿਰ ਜੀਵੈ ਤਿਨ ਕਉ ਮੁਕਤ ਦੁਆਰਿ ਅੰਤਰ ਸਾਂ ਸਦਾ ਸੁਖ ਹੋਵੈ ਹਰਿ ਰਾਖਿਆ ਉਰ ਧਾਰਿ ਜਿਉ ਤਿਸ ਭਾਵੈ ਤਿਵੈ ਚਲਾਵੈ ਕਰਣਾ ਕਿਛੂ ਨਾ ਜਾਈ ਨਾਨਕ ਗੁਰਮੁਖ ਸ਼ਬਦ ਸੰਭਾਲੇ ਰਾਮ ਨਾਮ ਵਡਿਆਈ ਭੈਰਵ ਮਹੱਲਾ ਤੀਜਾ ਹਉਮੈ ਮਾਇਆ ਮੋਹਿ ਖੁਆਇਆ ਦੁਖ ਖੱਟੇ ਦੁਖ ਖਾਏ ਅੰਤਰ ਲੋਭ ਹਲਕ ਦੁਖ ਭਾਰੀ ਬਿਨ ਵਿਵੇਕ ਪਰਮਾਏ ਮਨ ਮੁਖੇ ਤ੍ਰਿਗ ਜੀਵਨ ਸਹਿ ਸਾਰੇ ਰਾਮ ਨਾਮ ਸੁਪਨੈ ਨਹੀਂ ਚੇਤਿਆ ਹਰ ਸਿਓ ਕਦੇ ਨਾ ਲਾਗੈ ਪਿਆਰ ਰਹਾਉ ਪਸੂਆ ਕਰਮ ਕਰੈ ਨਹੀਂ ਬੂਝੈ ਕੂੜ ਕਮਾਵੇ ਕੂੜੋ ਹੋਏ ਸਤਿਗੁਰੂ ਮਿਲੈ ਤਾਂ ਉਲਟੀ ਹੋਵੈ ਖੋਜ ਲਹੈ ਜਨ ਕੋਏ ਹਰਿ ਹਰਿ ਨਾਮ ਹਿਰਦੈ ਸਦ ਵਸਿਆ ਪਾਇਆ ਗੁਣੀ ਨਿਧਾਨ ਗੁਰ ਪ੍ਰਸਾਦੀ ਪੂਰਾ ਪਾਇਆ ਚੂਕਾ ਮਾਨ ਅਭਿਮਾਨੁ ਆਪੇ ਕਰਤਾ ਕਰੇ ਕਰਾਏ ਆਪੇ ਮਾਰਗ ਪਾਏ ਆਪੇ ਗੁਰਮੁਖ ਦੇ ਵਡਿਆਈ ਨਾਨਕ ਨਾਮ ਸਮਾਏ ਪੈਰਵ ਮਹੱਲਾ ਤੀਜਾ ਮੇਰੀ ਪਟਿਆ ਲਿਖੋ ਹਰ ਗੋਬਿੰਦ ਗੋਪਾਲਾ ਦੂਜਾ ਪਾਏ ਫਾਥੇ ਜਮਜਾਲਾ ਸਤਿਗੁਰ ਕਰੇ ਮੇਰੀ ਪ੍ਰਤਿਪਾਲਾ ਹਰ ਸੁਖ ਦਾਤਾ ਮੇਰਾ ਨਾਲਾ ਗੁਰ ਉਪਦੇਸ਼ ਪ੍ਰਹਿਲਾਦ ਹਰ ਉਚਰੈ ਸਾਸਨਾ ਤੇ ਬਾਲਕ ਗਮ ਨਾ ਕਰੈ ਰਹਾਉ ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ ਪੁੱਤਰ RAM ਨਾਮ ਛੋਡੋ ਜੀਉ ਲਿਓ ਵਾਰੇ ਪ੍ਰਹਿਲਾਦ ਕਹੈ ਸੁਣੋ ਮੇਰੀ ਮਾਏ RAM ਨਾਮ ਨਾ ਛੋਡਾ ਗੁਰ ਦਿਆ 부ਝਾਏ ਸੰਡਾ ਮਰਕਾ ਸਭ ਜਾਏ ਪੁਕਾਰੇ ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ ਦੁਸ਼ ਸਭਾ ਮੈਂ ਮੰਤਰ ਪਕਾਇਆ ਪ੍ਰਹਿਲਾਦ ਕਾ ਰਾਖਾ ਹੋਏ ਰਗਰਾਇਆ ਹਾਥ ਖੜਗ ਕਰ ਧਾਇਆ ਅਤ ਅਹੰਕਾਰੀ ਹਰ ਤੇਰਾ ਕਹਾ ਤੁਝ ਲੈ ਉਬਾਰ ਖਿਨ ਮਹਿ ਆਣ ਰੂਪ ਨਿਕਸਿਆ ਥਾਮੂ ਪਾੜੇ ਹਰਨਾਕਸ ਨਖੀ ਵਿਦਾਰਿਆ ਪ੍ਰਹਲਾਦ ਲਿਆ ਉਬਾਰ ਸੰਤ ਜਨਾ ਕੇ ਹਰ ਜਿਉ ਕਾਰਜ ਸਵਾਰੇ ਪ੍ਰਹਲਾਦ ਜਨ ਕੇ ਇਖੀ ਕੋਲ ਉਧਾਰੇ ਗੁਰ ਕੈ ਸ਼ਬਦ ਹੋ ਮੈਂ ਬਿਖ ਮਾਰੇ ਨਾਨਕ ਰਾਮ ਨਾਮ ਸੰਤ ਨਿਸਤਾਰੇ ਪੈਰਵ ਮਹੱਲਾ ਤੀਜਾ ਆਪੇ ਦਇਤ ਲਾਏ ਦਿੱਤੇ ਸੰਤ ਜਨਾ ਕਉ ਆਪੇ ਰਾਖਾ ਸੋਈ ਜੋ ਤੇਰੀ ਸਦਾ ਸਰਣਾਈ ਤਿਨ ਮਨ ਦੁਖ ਨ ਹੋਈ ਜੁਗ ਜੁਗ ਭਗਤਾ ਕੀ ਰਖਦਾ ਆਇਆ ਦੈਤ ਪੁੱਤਰ ਪ੍ਰਹਲਾਦ ਗਾਇਤਰੀ ਤਰਪਣ ਕਿਛੂ ਨਾ ਜਾਣੈ ਸਬਦੇ ਮੇਲ ਮਿਲਾਇਆ ਰਹਾਉ ਆਣ ਦਿਨ ਭਗਤ ਕਰਹਿ ਦਿਨ ਰਾਤੇ ਦੁਬਦਾ ਸਬਦੇ ਖੋਈ ਸਦਾ ਨਿਰਮਲ ਹੈ ਜੋ ਸਚ ਰਾਤੇ ਸਚ ਵਸਿਆ ਮਨ ਸੋਈ ਮੂਰਖ ਦੁਬਦਾ ਪੜੈ ਮੂਲ ਨਾ ਪਛਾਣੈ ਬਿਰਥਾ ਜਨਮ ਗਵਾਇਆ ਸੰਤ ਜਨਾ ਕੀ ਨਿੰਦਾ ਕਰੈ ਦੁਸ਼ਟ ਦੈਤ ਚਿੜਾਇਆ ਪ੍ਰਹਲਾਦ ਦੁਬਦਾ ਨਾ ਪੜੈ ਹਰਿ ਨਾਮ ਨਾ ਛੋੜੈ ਡਰੈ ਨਾ ਕਿਸੈ ਦਾ ਡਰਾਇਆ ਸੰਤ ਜਨਾ ਕਾ ਹਰ ਜਿਉ ਰਾਖਾ ਦੈਤੈ ਕਾਲ ਨੇੜਾ ਆਇਆ ਆਪਣੀ ਪੈਜ ਆਪੇ ਰਾਖੈ ਭਗਤਾਂ ਦੇ ਵਡਿਆਈ ਨਾਨਕ ਹਰ ਨਾਗਸ ਨਗੀ ਵਿਦਾਰਿਆ ਅੰਧੈ ਦਰ ਕੀ ਖਬਰ ਨਾ ਪਾਈ ਰਾਗ ਪੈਰਵ ਮਹੱਲਾ ਚੌਥਾ ਚੌਪਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰ ਜਨ ਸੰਤ ਕਰ ਕਿਰਪਾ ਪਗ ਲਾਇਣ ਗੁਰ ਸਬਦੀ ਹਰ ਪਾਇ ਸੁਰਤ ਸਮਾਇਣ ਮੇਰੇ ਮਨ ਹਰ ਭਜ ਨਾਮ ਨਰਾਇਣ ਹਰਿ ਹਰਿ ਕਿਰਪਾ ਕਰੇ ਸੁਦਾਤਾ ਗੁਰਮੁਖ ਭਵਜਲ ਹਰਿ ਨਾਮ ਤਰਾਇਣ ਰਹਾਉ ਸੰਗਤ ਸਾਧ ਮੇ ਹਰ ਗਾਇਣ ਗੁਰਮਤਿ ਲੈ ਰਾਮ ਰਸਾਇਣ ਗੁਰ ਸਾਧੂ ਅੰਮ੍ਰਿਤ ਗਿਆਨ ਸਰਨਾਇਣ ਸਭ ਕਿਲ ਵਿਖ ਭਾਵ ਗਏ ਗਾਵਾਣ ਤੂੰ ਆਪੇ ਕਰਤਾ ਸ੍ਰਿਸ਼ਤ ਰਾਇਣ ਜਨ ਨਾਨਕ ਮੇਲ ਤੇਰਾ ਦਾਸ ਦਸਾਇਣ ਭੈਰਵ ਮਹੱਲਾ ਚੌਥਾ ਬੋਲ ਹਰੀ ਨਾਮ ਸਫਲ ਸਾ ਕਰੀ ਗੁਰ ਉਪਦੇਸ਼ ਸਭ ਦੁਖ ਪਰ ਹਰੀ ਮੇਰੇ ਮਨ ਹਰ ਭਜ ਨਾਮ ਨਰ ਹਰੀ ਕਰ ਕਿਰਪਾ ਮੇਲੋ ਗੁਰਪੂਰਾ ਸਤ ਸੰਗਤ ਸੰਗ ਸਿੰਧ ਭਉ ਤਰੀ ਰਹਾਉ ਜਗ ਜੀਵਨ ਧਿਆਏ ਮਨ ਹਰ ਸਿਮਰੀ ਕੋਟ ਕੋਟ ਅੰਤਰ ਤੇਰੇ ਪਾਪ ਪਰ ਹਰੀ ਸਤ ਸੰਗਤ ਸਾਥ ਊਰਮੁਖ ਪਰੀ ਇਸਨਾਨ ਕੀਓ 68 ਸੁਰਸਰੀ ਹਮ ਮੂਰਖ ਕਉ ਹਰ ਕਿਰਪਾ ਕਰੀ ਜਨ ਨਾਨਕ ਤਾਰਿਓ ਤਾਰਨ ਹਰੀ ਭੈਰੋ ਮਹੱਲਾ ਚੌਥਾ ਸੁਕ੍ਰਿਤ ਕਰਨੀ ਸਾਰ ਜਪ ਮਾਲੀ ਹਿਰਦੈ ਫੇਰਤ ਲੈ ਤੁਧ ਨਾਲੀ ਹਰਿ ਹਰਿ ਨਾਮ ਜਪਹੁ ਬਨਵਾਲੀ ਕਰ ਕਿਰਪਾ ਮੇਲੋ ਸਤ ਸੰਗਤ ਟੂਟ ਗਈ ਮਾਇਆ ਜਮ ਜਾਲੀ ਰਹਾਉ ਗੁਰਮੁਖ ਸੇਵਾ ਘਾਲ ਜਿਨ ਘਾਲੀ ਤਿਸ ਘੜੀਐ ਸਭ ਸੱਚੀ ਟਕਸਾਲੀ ਹਰਿ ਅਗਮ ਗੋਚਰ ਗੁਰ ਅਗਮ ਦੇ ਖਾਲੀ ਵਿਚ ਕਾਇਆ ਨਗਰ ਲਦਾ ਹਰਿ ਭਾਲੀ ਹਮ ਬਾਰਕ ਹਰ ਪਿਤਾ ਪ੍ਰਤਿਪਾਲੀ ਜਨ ਨਾਨਕ ਤਾਰਹੁ ਨਦਰ ਨਿਹਾਲੀ ਭੈਰਵ ਮਹੱਲਾ ਚੌਥਾ ਸਭ ਘਟ ਤੇਰੇ ਤੂੰ ਸਭਨਾ ਮਾਹੇ ਤੁਜ ਤੇ ਬਾਹਰ ਕੋਈ ਨਾਹੇ ਹਰਿ ਸੁਖ ਦਾਤਾ ਮੇਰੇ ਮਨ ਜਾਪ ਹੋ ਤੁਸ ਸਾਲਾਹੀ ਤੂੰ ਮੇਰਾ ਹਰਿ ਪ੍ਰਭ ਬਾਪ ਰਹਾਉ ਜਹਾ ਜਾ ਦੇਖਾ ਤਹਾਰ ਪ੍ਰਭ ਸੋਏ ਸਭ ਤੇਰਾ ਵਾਸੇ ਦੂਜਾ ਅਵਰ ਨ ਕੋਏ ਜਿਸ ਕੋ ਤੁਮਹਾਰੀ ਰਾਖਿਆ ਭਾਵੈ ਤਿਸ ਕੈ ਨੇੜਾ ਕੋਈ ਨਾ ਜਾਵੈ ਤੂੰ ਜਾਲ ਥਲ ਮਹੀਲ ਸਭ ਤੈ ਭਰਪੂਰ ਜਨ ਨਾਨਕ ਹਰ ਜਪ ਹਾਜ਼ਰਾ ਹਜੂਰ ਪੈਰੋ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਰਦੈ ਹਰਿ ਨਾਮ ਮੁਰਾਰੀ ਮਸਤਿਕ ਭਾਗ ਹੋਇ ਜਿਸ ਲਿਖਿਆ ਸੋ ਗੁਰਮਤਿ ਹਿਰਦੈ ਹਰਿ ਨਾਮ ਸਮਾਰੇ ਮਦ ਸੂਦਨ ਜਪਿਆ ਉਰ ਧਾਰੇ ਦੇਹੀ ਨਗਰ ਤਸਕਰ ਪੰਚ ਧਾਤੂ ਗੁਰ ਸਬਦੀ ਹਰ ਕਾਢੇ ਮਾਰੇ ਰਹਾਉ ਜਿਨ ਕਾ ਹਰ ਸੇ ਮਨ ਮਾਨਿਆ ਤਿਨ ਕਾਰਜ ਹਰਿ ਆਪ ਸਵਾਰੇ ਤਿਨ ਚੂਕੀ ਜੀ ਲੋਕਨ ਕੀ ਹਰਿ ਅੰਗੀਕਾਰ ਕੀਆ ਕਰਤਾਰੇ ਮਤਾ ਮਸੂਰਤ ਤਾਂ ਕਿਛ ਕੀਜੈ ਜੇ ਕਿਛ ਹੋਵੇ ਹਰਿ ਬਾਹਰੀ ਜੋ ਕਿਛ ਕਰੇ ਸੋਈ ਪਲ ਹੋਸੀ ਹਰ ਧਿਆਹੋ ਅਨੰਦ ਨਾਮ ਮੁਰਾਰੀ ਹਰ ਜੋ ਕਿਛ ਕਰੇ ਸੋ ਆਪੇ ਆਪੇ ਉਹ ਪੂਛ ਨਾ ਕਿਸੈ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮੇਲਿਆ ਸਤਿਗੁਰ ਕਿਰਪਾ ਧਾਰੇ ਭੈਰਵ ਮਹੱਲਾ ਚੌਥਾ ਤੇ ਸਾਧੂ ਹਰਿ ਮੇਲੋ ਸੁਆਮੀ ਜਿਨ ਜਪਿਆ ਗਤ ਹੋਏ ਹਮਾਰੀ ਤਿਨ ਕਾ ਦਰਸ ਦੇਖ ਮਨ ਬਿਕਸੈ ਖਿਨ ਖਿਨ ਤਿਨ ਕੋ ਹੋ ਬਲਿਹਾਰੀ ਹਰਿ ਹਿਰਦੈ ਜਪ ਨਾਮ ਮੁਰਾਰੀ ਕਿਰਪਾ ਕਿਰਪਾ ਕਰ ਜਗਤ ਪਿਤ ਸੁਆਮੀ ਹਮਦਾਸ ਨਿਦਾਸ ਕੀ ਜੈ ਪਨਿਹਾਰੀ ਰਾਮ ਤਿਨ ਮਾਤੇ ਊਤਮ ਤਿਨ ਪਤੀ ਊਤਮ ਜਿਨ ਹਿਰਦੈ ਵਸਿਆ ਬਨਵਾਰੀ ਤਿਨ ਕੀ ਸੇਵਾ ਲਾਏ ਹਰਿ ਸੁਆਮੀ ਤਿਨ ਸਿਮਰਤ ਗਤਿ ਹੋਏ ਹਮਾਰੀ ਜਿਨ ਐਸਾ ਸਤਗੁਰ ਸਾਧ ਨਾ ਪਾਇਆ ਤੇ ਹਰ ਦਰਗਾ ਕਾਢੇ ਮਾਰੀ ਤੇ ਨਰ ਨਿੰਦਕ ਸੋਭ ਨਾ ਪਾਵੈ ਤਿਨ ਨਕ ਕਾਟੇ ਸਿਰਜਣਹਾਰੀ ਹਰਿ ਆਪ ਬੁਲਾਵੇ ਆਪੇ ਬੋਲੇ ਹਰਿ ਆਪ ਨਿਰੰਜਨ ਨਿਰੰਕਾਰ ਨਿਰਾਰੀ ਹਰ ਜਿਸ ਤੂ ਮੇਲੈ ਸੋ ਤੁਧ ਮਿਲਸੀ ਜਨ ਨਾਨਕ ਕਿਆ ਇਹ ਜੰਤ ਵਿਚਾਰੀ ਭੈਰਵ ਮਹੱਲਾ ਚੌਥਾ ਸਤ ਸੰਗਤ ਸਾਈ ਹਰ ਤੇਰੀ ਜਿਤ ਹਰ ਕੀਰਤ ਹਰ ਸੁਣਨੇ ਜਿਨ ਹਰਿ ਨਾਮ ਸੁਣਿਆ ਮਨ ਭੀਨਾ ਤਿਨ ਹਮ ਸ੍ਰੇਵਾ ਨਿਤ ਚਰਨੇ ਜਗ ਜੀਵਨ ਹਰ ਧਿਆਏ ਤਰਨੇ ਅਨੇਕ ਅਸੰਖ ਨਾਮ ਹਰ ਤੇਰੇ ਨ ਜਾਹੀ ਜਿਹਵਾ ਇਤ ਗਨਨੇ ਰਹਾਉ ਗੁਰਸਿਖ ਹਰ ਬੋਲੋ ਔਰ ਗਾਵਹੁ ਲੇ ਗੁਰਮਤਿ ਹਰ ਜਪਣੇ ਜੋ ਉਪਦੇਸ ਸੁਣੇ ਗੁਰ ਕੇਰਾ ਸੋ ਜਨ ਪਾਵੈ ਹਰ ਸੁਖ ਘਣੇ ਤਨ ਸੋ ਵੰਸ ਤਨ ਸੋ ਪਿਤਾ ਤਨ ਸੋ ਮਾਤਾ ਜਿਨ ਜਨ ਜਣੇ ਜਿਨ ਸਾਸ ਗਿਰਾਸ ਧਿਆਇਆ ਮੇਰਾ ਹਰੀ ਹਰਿ ਸੇ ਸਾਚੀ ਦਰਗਾ ਹਰ ਜਨ ਬਣੇ ਹਰਿ ਹਰਿ ਅਗਮ ਨਾਮ ਹਰਿ ਤੇਰੇ ਵਿੱਚ ਭਗਤਾ ਹਰਿ ਧਰਨੇ ਨਾਨਕ ਜਨ ਪਾਇਆ ਮਤ ਗੁਰਮਤਿ ਜਪ ਹਰਿ ਹਰਿ ਭਾਰ ਪਵਣੇ ਪੈਰੋ ਮਹੱਲਾ ਪੰਜਵਾ ਘਰ ਪਹਿਲਾ ਏਕੋ ਓੰਕਾਰ ਸਤਿਗੁਰ ਪ੍ਰਸਾਦਿ ਸਗਲੀ ਥੀਤ ਪਾਸ ਢਾਰ ਰਾਖੀ ਅਸ਼ਟੋ ਥੀਤ ਗੋਵਿੰਦ ਜਨਮਾਸੀ ਪਰਮ ਪੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਤ ਨਾਰਾਇਣ ਰਹਾਓ ਕਰ ਪੰਜੀਰ ਖਵਾਇਓ ਚੋਰ ਉਹ ਜਨਮ ਨਾ ਮਰੈ ਰੇ ਸਾਖਤ ਢੋਰ ਸਗਲ ਪ੍ਰਾਦ ਦੇਹ ਲੋਰੋਨੀ ਸੋ ਮੁਖ ਜਲੋ ਜਿਤ ਕਹੈ ਠਾਕੁਰ ਜੋਨੀ ਜਨਮ ਨਾ ਮਰੈ ਨ ਆਵੈ ਨ ਜਾਏ ਨਾਨਕ ਕਾ ਪ੍ਰਭ ਰਹੋ ਸਮਾਏ ਭੈਰੋ ਮਹੱਲਾ ਪੰਜਵਾ ਊਠਤ ਸੁਖੀਆ ਬੈਠ ਸੁਖੀਆ ਭਉ ਨਹੀਂ ਲਾਗੈ ਜਾਂ ਐਸੇ 부ਜੀਆ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾ ਕਾ ਅੰਤਰ ਜਾਮੀ ਰਹਾਓ ਸੋਏ ਅਚਿੰਤਾ ਜਾਗ ਅਚਿੰਤਾ ਜਹਾ ਕਹਾ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਭੈਰੋ ਮਹੱਲਾ ਪੰਜਵਾ ਵਰਤ ਨਾ ਰਹੋ ਨਾ ਮਹ ਰਮਦਾਨਾ ਤਿ ਸੇਵੀ ਜੋ ਰਖੈ ਨਿਦਾਨਾ ਏਕ ਗੁਸਾਈ ਅੱਲਹੁ ਮੇਰਾ ਹਿੰਦੂ ਤੁਰਕ ਦੁਹਾਨੇ ਬੇਰਾ ਰਹਾ ਹਜ ਕਾਬੈ ਜਾਓ ਨਾ ਤੀਰਥ ਪੂਜਾ ਏਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੋ ਨਾ ਨਿਵਾਜ ਗੁਜਾਰੋ ਏਕ ਨਿਰੰਕਾਰ ਲੇ ਹਿਰਦੈ ਨਮਸਕਾਰੋ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਕਹੋ ਕਬੀਰ ਇਹੋ ਕੀਆ ਵਖਾਨਾ ਗੁਰ ਪੀਰ ਮਿਲ ਖੁਦ ਖਸਮ ਪਛਾਨਾ ਪੈਰੋ ਮਹੱਲਾ ਪੰਜਵਾ 10 ਮਿਰਗੀ ਸਾਜੇ ਬਾਂਧਿਆ ਨੀ ਪਾਂਚ ਮਿਰਗ ਬੇਧੇ ਸਿਵ ਕੀ ਬਾਣੀ ਸੰਤ ਸੰਗ ਲੈ ਚੜਿਓ ਸਿਕਾਰ ਮਿਰਗ ਪਗਰੇ ਬਿਨ ਕੋਰ ਹਥਿਆਰ ਰਹਾਉ ਆਖੀਰ ਬਿਰਤ ਬਾਹਰ ਆਇਓ ਧਾਏ ਅਹੇਰਾ ਪਾਇਓ ਘਰ ਕੈ ਗਾਏ ਮ੍ਰਿਗ ਪਕਰੇ ਘਰ ਆਣੇ ਹਾਟ ਚੁਕ ਚੁਕ ਲੈ ਗਏ ਵਾਂਢੇ ਬਾਟ ਇਹੋ ਅਹੇਰਾ ਕੀਨੋ ਦਾਨ ਨਾਨਕ ਕਹਿ ਘਰ ਕੇਵਲ ਨਾਮ ਭੈਰਵ ਮਹੱਲਾ ਪੰਜਵਾ ਜੇ ਸੋ ਲੋਚ ਲੋਚ ਖਾਵਾਇਆ ਸਾਖਤ ਹਰ ਹਰ ਚੀਤ ਨਾ ਆਇਆ ਸੰਤ ਜਨਾ ਕੀ ਲੈ ਹੋ ਮਤੇ ਸਾਧ ਸੰਗ ਪਾਵਹੁ ਪਰਮ ਗਤੇ ਰਹਾਓ ਪਾਥਰ ਕੋ ਬੋ ਨੀਰ ਪਵਾਇਆ ਨਾ ਪੀਗੈ ਅਧਿਕ ਸੂਖ ਆਇਆ ਖਟ ਸਾਸਤਰ ਮੂਰਖੈ ਸੁਨਾਇਆ ਜੈਸੇ ਦਾ ਦਿਸ ਪਵਨ ਚੁਲਾਇਆ ਬਿਨ ਕਾਣ ਖਲਹਾਨ ਜੈਸੇ ਗਾਹਨ ਪਾਇਆ ਤਿਉ ਸਾਖਤ ਤੇ ਕੋ ਨਾ ਬਰਾਸਾਇਆ ਤਿਤ ਹੀ ਲਾਗਾ ਜਿਤ ਕੋ ਲਾਇਆ ਕਹੋ ਨਾਨਕ ਪ੍ਰਭ ਬੰਤ ਬਨਾਇਆ ਪੈਰੋ ਮਹੱਲਾ ਪੰਜਵਾ ਜਿਉ ਪ੍ਰਾਨ ਜਿਨ ਰਚਿਓ ਸਰੀਰ ਜਿਨਹਿ ਉਪਾਏ ਤਿਸ ਕਉ ਪੀਰ ਗੁਰ ਗੋਬਿੰਦ ਜੀ ਕੈ ਕਾਮ ਹਲਤ ਪਲਤ ਜਾ ਕੀ ਸਦ ਛਾਮ ਰਹਾਉ ਪ੍ਰਭ ਆਰਾਧਨ ਨਿਰਮਲ ਰੀਤ ਸਾਧ ਸੰਗ ਬਿਨਸੀ ਵਿਪਰੀਤ ਮੀਤ ਹੀਤ ਧਨ ਨਾ ਪਾਰਨਾ ਤਨ ਤਨ ਮੇਰੇ ਨਾਰਾਇਣਾ ਨਾਨਕ ਬੋਲੇ ਅੰਮ੍ਰਿਤ ਬਾਣੀ ਏਕ ਬਿਨਾ ਦੂਜਾ ਨਹੀਂ ਜਾਣੀ ਭੈਰਵ ਮਹੱਲਾ ਪੰਜਵਾ ਆਗੈ ਦਈ ਪਾਛੈ ਨਾਰਾਇਣ ਮਦ ਭਾਗ ਹਰਿ ਪ੍ਰੀਮ ਰਸਾਇਣ ਪ੍ਰਭੂ ਹਮਾਰੈ ਸਾਸਤਰ ਸੌਣ ਸੂਖ ਸਾਜ ਆਨੰਦ ਗ੍ਰਹਿ ਭਾਉਣ ਰਹਾਉ ਰਸਨਾ ਨਾਮ ਕਰਨ ਸੁਣ ਜੀਵੇ ਪ੍ਰਭ ਸਿਮਰ ਸਿਮਰ ਅਮਰ ਥਿਰ ਥੀਵੇ ਜਨਮ ਜਨਮ ਕੇ ਦੁਖ ਨਿਵਾਰੇ ਅਨਹਦ ਸ਼ਬਦ ਵੱਜੇ ਦਰਬਾਰੇ ਕਰ ਕਿਰਪਾ ਪ੍ਰਭ ਲੀਏ ਮਿਲਾਏ ਨਾਨਕ ਪ੍ਰਭ ਸਰਣਾਗਤਿ ਆਏ ਭੈਰੋ ਮਹੱਲਾ ਪੰਜਵਾ ਕੋਟ ਮਨੋਰਥ ਆਵਹਿ ਹਾਥ ਜਮ ਮਾਰਗ ਕੈ ਸੰਗੀ ਪਾਥ ਗੰਗਾ ਜਲ ਗੁਰ ਗੋਬਿੰਦ ਨਾਮ ਜੋ ਸਿਮਰੈ ਤਿਸ ਕੀ ਗਤੀ ਹੋਵੈ ਪੀਵਤ ਬਹੁੜ ਨਾ ਜੋਨ ਪ੍ਰਮਾਮ ਰਹਾਉ ਪੂਜਾ ਜਾਪ ਤਾਪ ਇਸਨਾਨ ਸਿਮਰਤ ਨਾਮ ਪੈ ਨਿਹ ਕਾਮ ਰਾਜਮਾਲ ਸਾਧਨ ਦਰਬਾਰ ਸਿਮਰਤ ਨਾਮ ਪੂਰਨ ਆਚਾਰ ਨਾਨਕ ਦਾਸ ਇਹੋ ਕੀਆ ਵਿਚਾਰੋ ਬਿਨ ਹਰਿ ਨਾਮ ਮਿਥਿਆ ਸਭ ਛਾਰ ਭੈਰੋ ਮਹੱਲਾ ਪੰਜਵਾ ਲੇਪ ਨਾ ਲਾਗੋ ਤਿਲ ਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ ਹਰ ਜਨ ਰਾਖੇ ਪਾਰ ਬ੍ਰਹਮ ਆਪੇ ਪਾਪੀ ਮੂਆ ਗੁਰ ਪ੍ਰਤਾਪੇ ਰਹਾਉ ਆਪਣਾ ਖਸਮ ਜਨ ਆਪ ਧਿਆਇਆ ਇਆਣਾ ਪਾਪੀ ਉਹ ਆਪ ਪਚਾਇਆ ਪ੍ਰਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ ਨਿੰਦਕ ਕਾ ਮਾਥਾ ਇਹਾਂ ਉਹਾ ਕਾਲਾ ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ ਮਲੇਚ ਪਾਪੀ ਪਚਿਆ ਭਇਆ ਨਿਰਾਸ ਭੈਰੋ ਮਹੱਲਾ ਪੰਜਵਾ ਖੂਬ ਖੂਬ ਖੂਬ ਖੂਬ ਖੂਬ ਤੇਰੋ ਨਾਮ ਝੂਠ ਝੂਠ ਝੂਠ ਝੂਠ ਦੁਨੀ ਗੁਮਾਨ ਰਹਾ ਨਗਾਇ ਤੇਰੇ ਬੰਦੇ ਦੀ ਅਪਾਰ ਨਾਮ ਬਿਨਾ ਸਭ ਦੁਨੀਆ ਛਾਰ ਅਚਰਜ ਤੇਰੀ ਕੁਦਰਤ ਤੇਰੇ ਕਦਮ ਸਲਾਹਾ ਗਨੀਬ ਤੇਰੀ ਸਿਫਤ ਸੱਚੇ ਬਾਦਸ਼ਾਹ ਨੀ ਧਰਿਆ ਤਰਪਨਾ ਖੁਦਾਏ ਗਰੀਬ ਨਵਾਜ ਦਿਨ ਰਹਿਣ ਧਿਆਏ ਨਾਨਕ ਕੋ ਖੁਦ ਖਸਮ ਮਿਹਰਵਾਨ ਅੱਲਾਹ ਨਾ ਬਿਸਰੈ ਦਿਲ ਜੀ ਅਪਰਾਨ ਭੈਰੋ ਮਹੱਲਾ ਪੰਜਵਾ ਸਾਚ ਪਦਾਰਥ ਗੁਰਮੁਖ ਲਹਾਉ ਪ੍ਰਭ ਕਾ ਭਾਣਾ ਸਤ ਕਰ ਸਹਾਉ ਜੀਵਤ ਜੀਵਤ ਜੀਵਤ ਰਹਾਉ ਰਾਮ ਰਸਾਇਣ ਨਿਤ ਉਠ ਪੀਵਹੁ ਹਰਿ ਹਰਿ ਹਰਿ ਹਰਿ ਰਸਨਾ ਕਹਾਉ ਰਹਾਉ ਕਲਯੁਗ ਮਹਿ ਇਕ ਨਾਮ ਉਧਾਰ ਨਾਨਕ ਬੋਲੇ ਬ੍ਰਹਮ ਵਿਚਾਰ ਭੈਰਵ ਮਹੱਲਾ ਪੰਜਵਾ ਸਤਿਗੁਰ ਸੇਵ ਸਰਬ ਫਲ ਪਾਏ ਜਨਮ ਜਨਮ ਕੀ ਮੈਲ ਮਿਟਾਏ ਪਤਿਤ ਪਾਵਨ ਪ੍ਰਭ ਤੇਰੂ ਨਾਉ ਪੂਰਵ ਕਰਮ ਲਿਖੇ ਗੁਣ ਗਾਓ ਰਹਾਓ ਸਾਧੂ ਸੰਗ ਹੋਵੇ ਉਧਾਰ ਸੋਭਾ ਪਾਵੇ ਪ੍ਰਭ ਕੈ ਦਵਾਰ ਸਰਬ ਕਲਿਆਣ ਚਰਨ ਪ੍ਰਭ ਸੇਵਾ ਧੂਰ ਬਾਛੈ ਸਭ ਸੁਰਿ ਨਰ ਦੇਵਾ ਨਾਨਕ ਪਾਇਆ ਨਾਮ ਨਿਧਾਨ ਹਰਿ ਜਪ ਜਪ ਉਦਰਿਆ ਸਗਲ ਜਹਾਨ ਪੈਰੋ ਮਹੱਲਾ ਪੰਜਵਾ ਆਪਣੇ ਦਾਸ ਕੋ ਕੰਠ ਲਗਾਵੇ ਨਿੰਦਕ ਕੋ ਅਗਨੀ ਮਹਿ ਪਾਵੇ ਪਾਪੀ ਤੇ ਰਾਖੇ ਨਾਰਾਇਣ ਪਾਪੀ ਕੀ ਗਤ ਕਤ ਹੋ ਨਾਹੀ ਪਾਪੀ ਪਛਿਆ ਆਪ ਕਮਾਇਣ ਰਹਾਉ ਦਾਸ ਰਾਮ ਜਿਉ ਲਾਗੀ ਪ੍ਰੀਤ ਨਿੰਦਕ ਕੀ ਹੋਈ ਵਿਪਰੀਤ ਪਾਰ ਬ੍ਰਹਮ ਆਪਣਾ ਬਿਰਦ ਪ੍ਰਗਟਾਇਆ ਦੋਖੀ ਆਪਣਾ ਕੀਤਾ ਪਾਇਆ ਆਏ ਨਾ ਜਾਈ ਰਹਾ ਸਮਾਈ ਨਾਨਕ ਦਾਸ ਹਰ ਕੀ ਸਰਣਾਈ ਰਾਗ ਪੈਰੋ ਮਹੱਲਾ ਪੰਜਵਾ ਚੌਪ ਦੇ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਤਰਮੋਹਨ ਸਗਲੋ ਭਾਵਨ ਨਿਰੰਕਾਰ ਸੁਖ ਦਾਤਾ ਐਸਾ ਪ੍ਰਭ ਛੋੜ ਕਰਹਿ ਅਨ ਸੇਵਾ ਕਮਨ ਵਿਖਿਆ ਰਸ ਮਾਤਾ ਰੇ ਮਨ ਮੇਰੇ ਤੂੰ ਗੋਵਿੰਦ ਭਾਜ ਅਵਰ ਉਪਾਵ ਸਗਲ ਮੈਂ ਦੇਖੇ ਜੋ ਚਿਤ ਵਿਐ ਤਦ ਬਿਗਰ ਸਕਾਜ ਰਹਾਉ ਠਾਕਰ ਛੋੜ ਦਾਸੀ ਕੋ ਸਿਮਰਹਿ ਮਨੁ ਕੇ ਆਂਧੇ ਅਗਿਆਨਾ ਹਰ ਕੀ ਭਗਤ ਕਰਹਿ ਤਿਨ ਨਿੰਦਾ ਹੈ ਨਿਗੁਰੇ ਪਸ਼ੂ ਸਮਾਨਾ ਜੀਉ ਪਿੰਡ ਤਨ ਧਨ ਸਭ ਪ੍ਰਭ ਕਾ ਸਾਗਦ ਕਾਤੇ ਮੇਰਾ ਅਹੰ ਬੁੱਧ ਦੁਰਮਤ ਹੈ ਮੈਲੀ ਬਿਨ ਗੁਰ ਭਵਜਲ ਫੇਰਾ ਹੋਮ ਜਗ ਜਪ ਤਪ ਸਭ ਸੰਜਮ ਤਟ ਤੀਰਥ ਨਹੀਂ ਪਾਇਆ ਮਿਟਿਆ ਆਪ ਪਏ ਸਰਨਾਈ ਗੁਰਮੁਖ ਨਾਨਕ ਜਗਤ ਤਰਾਇਆ ਭੈਰੋ ਮਹੱਲਾ ਪੰਜਵਾ ਬਨ ਮਹਿ ਪੇਖਿਓ ਤ੍ਰਿਣ ਮਹਿ ਪੇਖਿਓ ਗ੍ਰਹਿ ਪੇਖਿਓ ਉਦਾਸ ਆਏ ਦੰਡ ਧਾਰ ਜੜ ਤਾਰੈ ਪੇਖਿਓ ਵਰਤ ਨੇਮ ਤੀਰਥ ਆਏ ਸੰਤ ਸੰਗ ਪੇਖਿਓ ਮਨ ਮਾਏ ਊਬ ਪਿਆਲ ਸਭ ਮਹਿ ਪੂਰਨ ਰਸ ਮੰਗਲ ਗੁਣ ਗਾਏ ਰਹਾਉ ਜੋਗ ਭੇਖ ਸੰਿਆਸੈ ਪੇਖਿਓ ਜਤ ਚੰਗੂ ਕਾਪੜਾਏ ਤਪੀ ਤਪੀ ਸਰ ਸਰਮੁਨ ਮਹਿ ਪੇਖਿਓ ਨਟ ਨਾਟਕ ਨਿਰਤਾਏ ਚਹੁ ਮੈਂ ਪੇਖਿਓ ਖਟ ਮੈਂ ਪੇਖਿਓ ਦਸ ਅਸ਼ਟੀ ਸਿਮਰਤਾਏ ਸਭ ਮਿਲੇ ਕੋ ਏਕ ਵਖਾਨਾ ਹੈ ਤਉ ਕਿਸ ਤੇ ਕਹੋ ਦੁਰਾਏ ਅਗਹ ਅਗਹ ਬੇਅੰਤ ਸੁਆਮੀ ਨਾ ਕੀਮ ਕੀਮ ਕੀਮ ਆਏ ਜਨ ਨਾਨਕ ਤਿਨ ਕੈ ਬਲ ਬਲ ਜਾਈਐ ਜਿਹੇ ਘਟ ਪ੍ਰਗਟੀ ਆਏ ਭੈਰੋ ਮਹੱਲਾ ਪੰਜਵਾ ਨਿਕਟ 부ਝੈ ਸੋ ਬੁਰਾ ਕਿਉ ਕਰੈ ਵਿਖ ਸੰਚੈ ਨਿਤ ਡਰਤਾ ਫਿਰੈ ਹੈ ਨਿਕਟੇ ਅਰ ਭੇਦ ਨਾ ਪਾਇਆ ਬਿਨ ਸਤਗੁਰ ਮੋਹੀ ਮਾਇਆ ਨੇੜਾ ਨੇੜਾ ਸਭ ਕੋ ਕਹੈ ਗੁਰੂ ਭੇਦ ਵਿਰਲਾ ਕੋ ਲਹਿ ਰਹਾਉ ਨਿਕਟ ਨਾ ਦੇਖੈ ਪਰ ਗ੍ਰਹਿ ਜਾਏ ਦਰਬ ਹਿਰੈ ਮਿਥਿਆ ਕਰਿ ਖਾਏ ਪਈ ਠਗੌਰੀ ਹਰ ਸੰਗ ਨਾ ਜਾਣਿਆ ਬਾਜ ਗੁਰੂ ਹੈ ਪਰਮ ਭੁਲਾਨਿਆ ਨਿਕਟ ਨਾ ਜਾਣੈ ਬੋਲੇ ਕੂੜ ਮਾਇਆ ਮੋਇ ਮੂਠਾ ਹੈ ਮੂੜ ਅੰਤਰ ਵਸਤ ਦਸੰਤਰ ਜਾਏ ਬਾਜ ਗੁਰੂ ਹੈ ਪਰਮ ਭੁਲਾਏ ਜਿਸ ਮਸਤ ਕਰਮ ਲਿਖਿਆ ਲਿਲਾਟ ਸਤਗੁਰ ਸੇਵੇ ਖੁੱਲੇ ਕਪਾਟ ਅੰਤਰ ਬਾਹਰ ਨਿਕਟੇ ਸੋਏ ਜਨ ਨਾਨਕ ਆਵੇ ਨਾ ਜਾਵੇ ਕੋਈ ਭੈਰਵ ਮਹੱਲਾ ਪੰਜਵਾ ਜਿਸ ਤੂ ਰਾਖੈ ਤਿਸ ਕੌਣ ਮਾਰੈ ਸਭ ਤੁਝ ਹੀ ਅੰਤਰ ਸਗਲ ਸੰਸਾਰੈ ਕੋਟ ਉਪਾਵ ਚਿਤਵਤ ਹੈ ਪ੍ਰਾਣੀ ਸੋ ਹੋਵੇ ਜੇ ਕਰੈ ਚੋਜ ਵਿਡਾਣੀ ਰਾਖੋ ਰਾਖੋ ਕਿਰਪਾ ਧਾਰੇ ਤੇਰੀ ਸ਼ਰਨ ਤੇਰੇ ਦਰਬਾਰੇ ਰਹਾਓ ਜਿਨ ਸੇਵਿਆ ਨਿਰਭਉ ਸੁਖ ਦਾਤਾ ਤਿਨ ਭਉ ਦੂਰ ਕੀਆ ਏਕ ਪਰਾਤਾ ਜੋ ਤੂੰ ਕਰਹਿ ਸੋਈ ਫੁਨ ਹੋਏ ਮਾਰੈ ਨ ਰਾਖੈ ਦੂਜਾ ਕੋਏ ਕਿਆ ਤੂੰ ਸੋਚੈ ਮਾਨਸ ਬਾਣੇ ਅੰਤਰਜਾਮੀ ਪੁਰਖ ਸੁਜਾਨ ਏਕ ਟੇਕ ਏਕੋ ਆਧਾਰ ਸਭ ਕਿਛ ਜਾਣੈ ਸਿਰਜਣਹਾਰ ਜਿਸ ਉਪਰ ਨਗਰ ਕਰੇ ਕਰਤਾਰ ਤਿਸ ਜਨ ਕੇ ਸਭ ਕਾਜ ਸਵਾਰੇ ਤਿਸ ਕਾ ਰਾਖਾ ਏਕੋ ਸੋਏ ਜਨ ਨਾਨਕ ਅਪੜ ਨ ਸਾਕੈ ਕੋਏ ਪੈਰੋ ਮਹੱਲਾ ਪੰਜਵਾ ਤਉ ਕੜੀਐ ਜੇ ਹੋਵੇ ਬਾਰ ਤਉ ਕੜੀਐ ਜੇ ਵਿਸਰੈ ਨਾਰਹਰ ਤਉ ਕੜੀਐ ਜੇ ਦੂਜਾ ਭਾਏ ਕਿਆ ਕੜੀਐ ਜਾਂ ਰਿਆ ਸਮਾਏ ਮਾਇਆ ਮੋਹਿ ਕੜੇ ਕੜਿ ਪਚਿਆ ਬਿਨ ਨਾਵੇ ਪ੍ਰਮ ਪ੍ਰਮ ਭ੍ਰਮ ਖਪਿਆ ਰਹਾ ਤਉ ਕੜੀਐ ਜੇ ਦੂਜਾ ਕਰਤਾ ਤਉ ਕੜੀਐ ਜੇ ਅਨਿਆਇ ਕੋ ਮਰਤਾ ਤਉ ਕੜੀਐ ਜੇ ਕਿਸ ਜਾਣੈ ਨਾਹੀ ਕਿਆ ਕੜੀਐ ਜਾ ਭਰਪੂਰ ਸਮਾਈ ਤਉ ਕੜੀਐ ਜੇ ਕਿਛ ਹੋਏ ਤਿੰਗਾਣੈ ਤਉ ਕੜੀਐ ਜੇ ਭੂਲ ਰਈਆਣੈ ਗੁਰ ਕਹਿਆ ਜੋ ਹੋਏ ਸਭ ਪ੍ਰਾਪਤੇ ਤਬ ਕਾੜਾ ਛੋੜ ਅਚਿੰਤ ਹਮ ਸੋਤੇ ਪ੍ਰਭ ਤੂੰ ਹੈ ਠਾਕੁਰ ਸਭ ਕੋ ਤੇਰਾ ਜਿਉ ਭਾਵੈ ਤਿਉ ਕਰਹਿ ਨਿਵੇਰਾ ਦੁਤੀਆ ਨਾਸਤ ਇਕ ਰਹਾ ਸਮਾਏ ਰਾਖੋ ਪੈਜ ਨਾਨਕ ਸਰਣਾਏ ਭੈਰੋ ਮਹੱਲਾ ਪੰਜਵਾ ਬਿਨ ਬਾਜੇ ਕੈਸੋ ਨਿਰਤਕਾਰੀ ਬਿਨ ਕੰਠੈ ਕੈਸੇ ਗਾਵਨ ਹਾਰੀ ਜੀਲ ਬਿਨਾ ਕੈਸੇ ਬਜੈ ਰਬਾਵ ਨਾਮ ਬਿਨਾ ਬਿਰਥੇ ਸਭ ਕਾਜ ਨਾਮ ਬਿਨਾ ਕਹਉ ਕੋ ਤਰਿਆ ਬਿਨ ਸਤਗੁਰ ਕੈਸੇ ਭਾਰ ਪਰਿਆ ਰਹਾਉ ਬਿਨ ਜਿਹਵਾ ਕਹਾ ਕੋ ਬਗਤਾ ਬਿਨ ਸ਼ਰਮਨਾ ਕਹਾ ਕੋ ਸੁਨਤਾ ਬਿਨ ਨੇਤਰਾ ਕਹਾ ਕੋ ਪੇਖੈ ਨਾਮ ਬਿਨਾ ਨਰ ਕਹੀ ਨਾ ਲੇਖੈ ਬਿਨ ਵਿਦਿਆ ਕਹਾ ਕੋਈ ਪੰਡਿਤ ਬਿਨ ਅਮਰੈ ਕੈਸੇ ਰਾਜ ਮੰਡਿਤ ਬਿਨ ਬੂਝੇ ਕਹਾ ਮਨ ਨਾ ਨਾਮ ਬਿਨਾ ਸਭ ਜਗ ਬੌਰਾਨਾ ਬਿਨ ਬੈਰਾਗ ਕਹਾ ਬੈਰਾਗੀ ਬਿਨ ਹਉ ਤਿਆਗ ਕਹਾ ਕੋ ਤਿਆਗੀ ਬਿਨ ਬਸ ਪੰਜ ਕਹਾ ਮਨ ਚੂਰੇ ਨਾਮ ਬਿਨਾ ਸਾਧ ਸਾਧੀ ਝੂਰੇ ਬਿਨ ਗੁਰ ਦੀਖਿਆ ਕੈਸੇ ਗਿਆਨ ਬਿਨ ਪੇਖੇ ਕਉ ਕੈਸੋ ਧਿਆਨ ਬਿਨ ਪੈ ਕਥਨੀ ਸਰਬ ਵਿਕਾਰ ਕਹੋ ਨਾਨਕ ਦਰ ਕਾ ਵਿਚਾਰ ਭੈਰੋ ਮਹੱਲਾ ਪੰਜਵਾ ਹਉ ਮੈ ਰੋਗ ਮਾਨੁਖ ਕੋ ਦੀਨਾ ਕਾਮ ਰੋਗ ਗਲ ਬਸ ਲੀਨਾ ਦ੍ਰਿਸ਼ਟ ਰੋਗ ਪਜ ਮੋਏ ਪਤੰਗਾ ਨਾਦ ਰੋਗ ਖਪ ਗਏ ਕੁਰੰਗਾ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਰਹਾਉ ਜਿਹਵਾ ਰੋਗ ਮੀਨ ਗ੍ਰਾਸਿਆਨੋ ਬਾਸਨ ਰੋਗ ਭਵਰ ਬਿਨਸਾਨੋ ਹੇਤ ਰੋਗ ਕਾ ਸਗਲ ਸੰਸਾਰਾ ਤ੍ਰਿਵਿਧ ਰੋਗ ਮਹਿ ਬਧੇ ਵਿਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਫਿਰ ਜੋਨੀ ਭਰਮੈ ਰੋਗ ਬੰਧ ਹੈਰਾਨ ਰਤੀ ਨਾ ਪਾਵੈ ਬਿਨ ਸਤਿਗੁਰ ਰੋਗ ਕਤਹਿ ਨਾ ਜਾਵੈ ਪਾਰ ਬ੍ਰਹਮ ਜਿਸ ਕੀਨੀ ਦਇਆ ਬਹਾ ਪਕੜ ਰੋਗੋ ਕੱਢ ਲਿਆ ਟੂਟੇ ਬੰਧਨ ਸਾਧ ਸੰਗ ਪਾਇਆ ਕਹੋ ਨਾਨਕ ਗੁਰ ਰੋਗ ਮਿਟਾਇਆ ਭੈਰੋ ਮਹੱਲਾ ਪੰਜਵਾ ਚੀਤ ਆਵੇ ਤਾਂ ਮਹਾ ਆਨੰਦ ਚੀਤ ਆਵੇ ਤਾਂ ਸਭ ਦੁਖ ਭਾਂਜੇ ਚੀਤ ਆਵੇ ਤਾਂ ਸਰਦਾ ਪੂਰੀ ਚੀਤ ਆਵੇ ਤਾਂ ਕਵੇ ਨਾ ਝੂਰੀ ਅੰਤਰ ਰਾਮ ਰਾਏ ਪ੍ਰਗਟਿਆ ਗੁਰ ਪੂਰੈ ਦੀਓ ਰੰਗ ਲਾਏ ਰਹਾਓ ਆਵੇ ਤਾਂ ਸਰਬ ਕੋ ਰਾਜਾ ਆਵੇ ਤਾਂ ਪੂਰੇ ਕਾਜਾ ਆਵੇ ਤਾਂ ਰੰਗ ਗੁਲਾਲ ਆਵੇ ਤਾਂ ਸਦਾ ਨਿਹਾਲ ਆਵੇ ਤਾਂ ਸਦ ਧਨਵੰਤਾ ਆਵੇ ਤਾਂ ਸਦ ਨਿਪਰੰਤਾ ਚੀਤ ਆਵੇ ਤਾਂ ਸਭ ਰੰਗ ਮਾਣੇ ਆਵੇ ਤਾਂ ਚੂਕੀ ਕਾਣੇ ਚੀਤ ਆਵੇ ਤਾਂ ਸਾਜ ਘਰ ਪਾਇਆ ਚੀਤ ਆਵੇ ਤਾਂ ਸੁਨ ਸਮਾਇਆ ਚੀਤ ਆਵੇ ਸਦ ਕੀਰਤਨ ਕਰਤਾ ਮਨ ਮਾਨਿਆ ਨਾਨਕ ਭਗਵੰਤਾ ਭੈਰੋ ਮਹੱਲਾ ਪੰਜਵਾ ਬਾਪ ਹਮਾਰਾ ਸਦ ਚਰੰਜੀਵੀ ਭਾਈ ਹਮਾਰੇ ਸਦ ਹੀ ਜੀਵੀ ਮੀਤ ਹਮਾਰੇ ਸਦਾ ਅਵਿਨਾਸੀ ਕੁਟੰਬ ਹਮਾਰਾ ਨਿਜ ਘਰ ਵਾਸੀ ਹਮ ਸੁਖ ਪਾਇਆ ਤਾਂ ਸਭ ਸੁਹੇਲੇ ਗੁਰਪੂਰੈ ਪਿਤਾ ਸੰਗ ਵੇਲੇ ਰਹਾਉ ਮੰਦਰ ਮੇਰੇ ਸਭ ਤੇ ਉੱਚੇ ਦੇਸ ਮੇਰੇ ਬੇਅੰਤ ਪੂਛੇ ਰਾਜ ਹਮਾਰਾ ਸਦ ਹੀ ਨਿਹਚਲ ਮਾਲ ਹਮਾਰਾ ਖੂਟ ਵਿੱਚ ਸੋਭਾ ਮੇਰੀ ਸਭ ਜੁਗ ਅੰਤਰ ਬਾਜ ਹਮਾਰੀ ਥਾਨ ਅੰਤਰ ਕੀਰਤ ਹਮਰੀ ਘਰ ਘਰ ਹੋਈ ਭਗਤ ਹਮਾਰੀ ਸਭਨੀ ਲੋਈ ਪਿਤਾ ਹਮਾਰੇ ਪ੍ਰਗਟੇ ਮਾਜ ਪਿਤਾ ਪੂਤ ਰਲ ਕੀਨੀ ਸਾਂਝ ਕਹੋ ਨਾਨਕ ਜੋ ਪਿਤਾ ਪਤੀਨੇ ਪਿਤਾ ਪੂਤ ਏਕੈ ਰੰਗ ਲੀਨੇ ਭੈਰੋ ਮਹੱਲਾ ਪੰਜਵਾ ਨਿਰਵੈਰ ਪੁਰਖ ਸਤਗੁਰ ਪ੍ਰਭ ਦਾਤੇ ਹਾਮੇ ਅਪਰਾਧੀ ਤੁਮ ਬਖਸਾਤੇ ਜਿਸ ਪਾਪੀ ਕੋ ਮਿਲੈ ਨਾ ਢੋਈ ਸਰਣ ਆਵੈ ਤਾਂ ਨਿਰਮਲ ਹੋਈ ਸੁਖ ਪਾਇਆ ਸਤਿਗੁਰੂ ਮਨਾਏ ਸਭ ਫਲ ਪਾਏ ਗੁਰੂ ਧਿਆਏ ਰਹਾਉ ਪਾਰ ਬ੍ਰਹਮ ਸਤਿਗੁਰ ਆਦੇਸ ਮਨ ਤਨ ਤੇਰਾ ਸਭ ਤੇਰਾ ਦੇਸ ਚੂਕਾ ਪੜਦਾ ਤਾਂ ਨਦਰੀ ਆਇਆ ਖਸਮ ਤੂ ਹੈ ਸਭਨਾ ਕੇ ਰਾਇਆ ਤਿਸ ਭਾਣਾ ਸੂਕੇ ਕਾਸ਼ਟ ਹਰਿਆ ਤਿਸ ਭਾਣਾ ਤਾਂ ਥਲ ਸਿਰ ਸਰਿਆ ਤਿਸ ਭਾਣਾ ਤਾਂ ਸਭ ਫਲ ਪਾਏ ਚਿੰਤ ਗਈ ਲਗ ਗੁਰ ਪਾਏ ਹਰਾਮ ਖੋਰ ਨਿਰਗੁਣ ਕੋ ਤੂਠਾ ਮਨ ਤਨ ਸੀਤਨ ਮਨ ਅੰਮ੍ਰਿਤ ਬੂਠਾ ਪਾਰ ਬ੍ਰਹਮ ਗੁਰ ਪੈ ਦਇਆਲਾ ਨਾਨਕ ਦਾਸ ਦੇਖ ਪੈ ਨਿਹਾਲਾ ਪੈਰੋ ਮਹੱਲਾ ਪੰਜਵਾ ਸਤਿਗੁਰ ਮੇਰਾ ਬੇਮੁਹਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਬਸ ਕਾ ਦਾਤਾ ਸਤਿਗੁਰ ਮੇਰਾ ਪੁਰਖ ਵਿਧਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਿਕ ਭਾਗ ਸੋ ਲਾਗਾ ਸੇਵ ਰਹਾਓ ਸਤਿਗੁਰ ਮੇਰਾ ਸਰਬ ਪ੍ਰਤਿਪਾਲੈ ਸਤਿਗੁਰ ਮੇਰਾ ਮਾਰਜੀ ਵਾਲੈ ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ ਸਤਿਗੁਰ ਮੇਰਾ ਤਾਣ ਨਿਤਾਣ ਸਤਿਗੁਰ ਮੇਰਾ ਘਰ ਦੀ ਬਾਣ ਸਤਿਗੁਰ ਕਹਿਓ ਸਦ ਬਰ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਨ ਗੁਰ ਸੇਵਿਆ ਤਿਸ ਭਉ ਨਾ ਵਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾਪੈ ਨਾਨਕ ਸੋਧੇ ਸਿਮਰਿਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਪੈਰਵ ਮਹੱਲਾ ਪੰਜਵਾ ਨਾਮ ਲੈਤ ਮਨ ਪ੍ਰਗਟ ਭਇਆ ਨਾਮ ਲੈਤ ਪਾਪ ਤਾਨ ਤੇ ਗਿਆ ਨਾਮ ਲੈ ਸਗਲ ਪੁਰਵਾਇਆ ਨਾਮ ਲੈਤ ਅਠ ਸਠ ਮਜਨਾਇਆ ਤੀਰਥ ਹਮਰਾ ਹਰ ਕੋ ਨਾਮ ਗੁਰੂ ਉਪਦੇਸਿਆ ਤਤ ਗਿਆਨ ਰਹਾਉ ਨਾਮ ਲੈ ਦੁਖ ਦੂਰ ਭਰਾਨਾ ਨਾਮ ਲੈ ਤੇ ਅਤ ਮੂੜ ਸੋ ਗਿਆਨਾ ਨਾਮ ਲੈ ਪ੍ਰਗਟਿ ਉਜਿਆਰਾ ਨਾਮ ਲੈ ਛੁੱਟੇ ਜੰਜਾਰਾ ਨਾਮ ਲੈਤ ਜਗਨੇੜ ਨ ਆਵੈ ਨਾਮ ਲੈਤ ਦਰਗਾ ਸੁਖ ਪਾਵੈ ਨਾਮ ਲੈਤ ਪ੍ਰਭ ਕਹੈ ਸਾਬਾਸੇ ਨਾਮ ਹਮਾਰੀ ਸਾਚੀ ਰਾਸੇ ਗੁਰੂ ਉਪਦੇਸ਼ ਕਹਿਓ ਓ ਸਾਰ ਹਰ ਕੀਰਤਵਨ ਨਾਮ ਆਧਾਰ ਨਾਨਕ ਉਦਰੇ ਨਾਮ ਪੁਨਹ ਚਾਰ ਔਰ ਕਰਮ ਲੋਕਾ ਪਤਿਆਰ ਭੈਰੋ ਮਹੱਲਾ ਪੰਜਵਾ ਨਮਸਕਾਰ ਤਾ ਕੋ ਲਖ ਵਾਰ ਇਹੋ ਮਨ ਦੀਜੈ ਤਾ ਕੋ ਵਾਰ ਸਿਮਰਨ ਤਾ ਕੈ ਮਿਟਹਿ ਸੰਤਾਪ ਹੋਏ ਆਨੰਦ ਨਾ ਵਿਆਪਹਿ ਤਾਪ ਐਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਨ ਸਭ ਕਾਮ ਰਾਮ ਜਾ ਕੀ ਦ੍ਰਿਸ਼ ਦੁਖ ਡੇਰਾ ਟਹਿ ਅੰਮ੍ਰਿਤ ਨਾਮ ਸੀਤਲ ਮਨ ਗਹਿ ਅਨਕ ਭਗਤ ਜਾ ਕੇ ਚਰਨ ਪੂਜਾਰੀ ਸਗਲ ਮਨੋਰਥ ਪੂਰਨ ਹਾਰੀ ਖੇਨ ਮਹਿ ਊਣੇ ਸੁਭਰ ਭਰਿਆ ਖੇਨ ਮਹਿ ਸੂਕੇ ਕੀਨੇ ਹਰਿਆ ਖੇਨ ਮਹਿ ਨਿਥਾਵੇ ਕੋ ਦੀਨੋ ਥਾਨ ਖੇਨ ਮਹਿ ਨਿਮਾਣੇ ਕੋ ਦੀਨੋ ਮਾਨਮ ਸਭ ਮੈਂ ਏਕ ਰਹਾ ਭਰ ਪੂਰਾ ਸੋ ਜਾਪੈ ਜਿਸ ਸਤਿਗੁਰੂ ਪੂਰਾ ਹਰ ਕੀਰਤਨ ਤਾਕੋ ਆਧਾਰ ਕਉ ਨਾਨਕ ਜਿਸ ਆਪ ਦਇਆਰੋ ਭੈਰੋ ਮਹੱਲਾ ਪੰਜਵਾ ਮੋਹੇ ਦੁਹਾਗਨ ਆਪਸੀ ਗਾਰੀ ਰੂਪ ਰੰਗ ਦੇ ਨਾਮ ਸਵਾਰੀ ਮਿਟਿਓ ਦੁਖ ਅਰ ਸਗਲ ਸੰਤਾਪ ਗੁਰ ਹੋਏ ਮੇਰੇ ਮਾਈ ਬਾਪ ਸਖੀ ਸੇਰੀ ਮੇਰਾ ਗ੍ਰਸਤ ਆਨੰਦੇ ਕਰ ਕਿਰਪਾ ਭੇਟੇ ਮੋਹੇ ਕੰਤ ਰਹਾਓ ਤਬਤ ਬੁਝੀ ਪੂਰਨ ਸਭ ਆਸਾ ਮਿਟੇ ਅੰਧੇਰ ਭੈ ਪ੍ਰਗਾਸਾ ਅਨਹਦ ਸ਼ਬਦ ਅਚਰਜ ਵਿਸਮਾਦ ਗੁਰ ਪੂਰਾ ਪੂਰਾ ਪ੍ਰਸਾਦ ਜਾ ਕੋ ਪ੍ਰਗਟ ਭੈ ਗੋਪਾਲ ਤਾ ਕੈ ਦਰਸ਼ਨ ਸਦਾ ਨਿਹਾਲ ਸਰਬ ਗੁਣਾ ਤਾ ਕੈ ਬਹੁਤ ਨਿਧਾਨ ਜਾ ਕੋ ਸਤਗੁਰ ਦੀਓ ਨਾਮ ਜਾ ਕੋ ਭੇਟਿਓ ਠਾਕੁਰ ਆਪਣਾ ਮਨ ਤਨ ਸੀਤਲ ਹਰ ਹਰ ਜਪਨਾ ਕਹੋ ਨਾਨਕ ਜੋ ਜਨ ਪ੍ਰਭ ਭਾਏ ਤਾ ਕੀ ਰੇਨ ਬਿਰਲਾ ਕੋ ਪਾਏ ਭੈਰੋ ਮਹੱਲਾ ਪੰਜਵਾ ਚਿਤਵਤ ਪਾਪ ਨਾ ਕੇ ਆਵੇ ਬੇਸਵਾ ਭਜਤ ਕਿਸ ਨਾ ਆਵੇ ਸਾਰੋ ਦਿਨ ਸਮਝੂਰੀ ਕਰੈ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰੈ ਮਾਇਆ ਲਗ ਭੂਲੋ ਸੰਸਾਰੋ ਆ ਭੁਲਾਇਆ ਭੁਲਾਵਣ ਹਾਰੈ ਰਾਤ ਰਹਾ ਬਿਰਥਾ ਵਿਵਹਾਰ ਰਹਾਓ ਪੇਖਤ ਮਾਇਆ ਰੰਗ ਬਿਹਾਏ ਗੜਬੜ ਕਰੈ ਕੌਡੀ ਰੰਗ ਲਾਏ ਅੰਧ ਵਿਵਹਾਰ ਬੰਧ ਮਨ ਧਾਵੈ ਕਰਣਾ ਹਾਰ ਨਾ ਜੀਵ ਮਹਿ ਆਵੇ ਕਰਤ ਕਰਤੇ ਵੀ ਦੁਖ ਪਾਇਆ ਪੂਰਨ ਹੋਤ ਨਾ ਕਾਰਜ ਮਾਇਆ ਕਾਮ ਕ੍ਰੋਧ ਲੋਭ ਮਨ ਲੀਨਾ ਤੜਪ ਮੁਆ ਜੋ ਜਲ ਬਿਮੀਨਾ ਜਿਸ ਕੇ ਰਾਖੇ ਹੋਏ ਹਰ ਆਪ ਹਰਿ ਹਰ ਨਾਮ ਸਦਾ ਜਪ ਜਾਪ ਸਾਧ ਸੰਗ ਹਰ ਕੇ ਗੁਣ ਗਾਇਆ ਨਾਨਕ ਸਤਿਗੁਰ ਪੂਰਾ ਪਾਇਆ ਭੈਰੋ ਮਹੱਲਾ ਪੰਜਵਾ ਆਪਣੀ ਦਇਆ ਕਰੇ ਸੋ ਪਾਏ ਹਰ ਕਾ ਨਾਮ ਮਨ ਵਸਾਏ ਸਾਜ ਸ਼ਬਦ ਹਿਰਦੇ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਏ ਰਾਮ ਨਾਮ ਜੀ ਕੋ ਆਧਾਰ ਗੁਰ ਪ੍ਰਸਾਦ ਜਪਹੁ ਨਿਤ ਭਾਈ ਤਾਰ ਲਏ ਸਾਗਰ ਸੰਸਾਰ ਰਹਾਉ ਜਿਨ ਕਉ ਲਿਖਿਆ ਹਰਿਓ ਨਿਧਾਨ ਸੇ ਜਨ ਦਰਗਾ ਪਾਵੈ ਮਾਨ ਸੂਖ ਸਹਜ ਆਨੰਦ ਗੁਣ ਗਾਓ ਆਗੈ ਮਿਲੈ ਨਿਥਾਵੇ ਥਾਓ ਜੁਗਾ ਜੁਗੰਤਰ ਇਹੋ ਤਤ ਸਾਰ ਹਰ ਸਿਮਰਨ ਸਾਚਾ ਵਿਚਾਰ ਜਿਸ ਲੜ ਲਾਏ ਲੈ ਸੋ ਲਾਗੈ ਜਨਮ ਜਨਮ ਕਾ ਸੋਇਆ ਜਾਗੈ ਤੇਰੇ ਭਗਤ ਭਗਤਨ ਕਾ ਆਪੇ ਆਪਣੀ ਮਹਿਮਾ ਆਪੇ ਜਾਪੇ ਜੀ ਅਜੰਤ ਸਭ ਤੇਰਾ ਹਾਥੇ ਨਾਨਕ ਕੇ ਪ੍ਰਭ ਸਦ ਹੀ ਸਾਥੇ ਭੈਰਵ ਮਹੱਲਾ ਪੰਜਵਾ ਨਾਮ ਹਮਾਰਾ ਅੰਤਰ ਜਾਮੀ ਨਾਮ ਹਮਾਰਾ ਆਵੇ ਕਾਮੀ ਰੋਮ ਰੋਮ ਰਵਿਆ ਹਰਿ ਨਾਮ ਸਤਿਗੁਰੂ ਪੂਰੈ ਕੀਨੋ ਦਾਨ ਨਾਮ ਰਤਨ ਮੇਰਾ ਭੰਡਾਰ ਅਗਮ ਅਮੋਲਾ ਅਪਾਰ ਅਪਾਰ ਰਹਾਓ ਨਾਮ ਹਮਾਰਾ ਨੇਚਲ ਧਨੀ ਨਾਮ ਕੀ ਮਹਿਮਾ ਸਭ ਮਹਿ ਬਨੀ ਨਾਮ ਹਮਾਰਾ ਪੂਰਾ ਸਾਹੋ ਨਾਮ ਹਮਾਰਾ ਬੇਪਰਵਾਹੋ ਨਾਮ ਹਮਾਰਾ ਭੋਜਨ ਭਾਓ ਨਾਮ ਹਮਾਰਾ ਮਨ ਕਾ ਸਵਾਓ ਨਾਮ ਨਾ ਵਿਸਰੈ ਸੰਤ ਪ੍ਰਸਾਦ ਨਾਮ ਲੈਤ ਅਨਹਦ ਪੂਰੇ ਨਾਦ ਪ੍ਰਭ ਕਿਰਪਾ ਤੇ ਨਾਮ ਨੌ ਨਿਦ ਪਾਈ ਗੁਰ ਕਿਰਪਾ ਤੇ ਨਾਮ ਸਿਉ ਬਨਾਈ ਧਨ ਮੰਤੇ ਸਈ ਪ੍ਰਧਾਨ ਨਾਨਕ ਜਾ ਕੈ ਨਾਮ ਨਿਧਾਨ ਪੈਰਾਉ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖ ਦਾਤਾ ਤੂੰ ਮੇਰਾ ਠਾਕੁਰ ਹੋ ਦਾਸ ਤੇਰਾ ਤੁਝ ਬਿਨ ਜਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤੇ ਤੁਮਰੀ ਉਸਤਤ ਕਰੋ ਦਿਨ ਰਾਤ ਰਹਾਓ ਹਮ ਤੇਰੇ ਜੰਤ ਤੂ ਬਜਾਵਨ ਹਾਰਾ ਹਮ ਤੇਰੇ ਭਿਖਾਰੀ ਦਾਨ ਦੇਹ ਦਾਤਾਰਾ ਤਉ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮਹਿ ਸਮਾਣੇ ਤੁਮਰੀ ਕਿਰਪਾ ਤੇ ਜਪਿਐ ਨਾਉ ਸਾਧ ਸੰਗ ਤੁਮਰੇ ਗੁਣ ਗਾਓ ਤੁਮਰੀ ਦਇਆ ਤੇ ਹੋਏ ਦਰਦ ਵਿਨਾਸ਼ ਤੁਮਰੀ ਮਾਇਆ ਤੇ ਕਮਲ ਵਿਗਾਸ ਹਉ ਬਲਿਹਾਰ ਜਾਓ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰਹੁ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਭੈਰਵ ਮਹੱਲਾ ਪੰਜਵਾ ਸਭ ਤੇ ਊਚ ਜਾ ਕਾ ਦਰਬਾਰ ਸਦਾ ਸਦਾ ਤਾਕੋ ਜੋਹਾਰ ਊਚੇ ਤੇ ਊਚਾ ਜਾ ਕਾ ਥਾਨ ਕੋਟ ਅਗਾ ਮਿਟਹਿ ਹਰਿ ਨਾਮ ਤੇ ਸਰਣਾਈ ਸਦਾ ਸੁਖ ਹੋਏ ਕਰ ਕਿਰਪਾ ਜਾ ਕੋ ਮਿਲੈ ਸੋਇ ਰਹਾਉ ਜਾ ਕੇ ਕਰਤਵ ਲਖੇ ਨਾ ਜਾਹੇ ਜਾ ਕਾ ਪ੍ਰਵਾਸਾ ਸਭ ਘਟ ਮਾਹੇ ਪ੍ਰਗਟ ਭਇਆ ਸਾਧੂ ਕੈ ਸੰਗੇ ਭਗਤ ਰਾਧਾ ਆਨੰਦ ਰਾਂਗੇ ਦੇ ਦੇ ਤੋੜ ਨਹੀਂ ਪੰਡਾਰ ਖੇਨ ਮਹਿ ਥਾਪ ਥਾਪਨ ਹਾਰ ਜਾ ਕਾ ਹੁਕਮ ਨਾ ਮੇਟੈ ਕੋਇ ਸਿਰ ਪਾਦ ਸਾਹਾ ਸਾਚਾ ਸੋਇ ਜਿਸ ਕੀ ਓਟ ਤੇ ਸਹਿ ਕੀ ਆਸਾ ਦੁਖ ਸੁਖ ਹਮਰਾ ਤਸੀ ਪਾਸਾ ਰਾਖ ਲੀਨੋ ਸਭ ਜਨ ਕਾ ਪਰਦਾ ਨਾਨਕ ਤਿਸ ਕੀ ਉਸਤਤ ਕਰਦਾ ਪੈਰੋ ਮਹੱਲਾ ਪੰਜਵਾ ਰੋਮਨ ਹਾਰੀ ਰੋਜ ਬਨਾਇਆ ਬਲਨ ਬਰਤਨ ਕੋ ਸੰਬੰਧ ਚਿਤ ਆਇਆ ਬੂਝ ਰਾਖ ਕਰੇ ਜੇ ਕੋਏ ਜਨਮ ਮਰਨ ਫਿਰ ਸੋਗ ਨਾ ਹੋਏ ਵਿਖਿਆ ਕਾ ਸਭ ਧੰਦ ਪਸਾਰ ਵਿਰਲੇ ਕੀਨੋ ਨਾਮ ਆਧਾਰ ਰਹਾਉ ਤ੍ਰਿਵਿਦ ਮਾਇਆ ਰਹੀ ਵਿਆਪੇ ਜੋ ਲਪਟਾਨੂ ਤਿਸ ਦੂਖ ਸੰਤਾਪ ਸੁਖ ਨਾਹੀ ਬਿਨ ਨਾਮ ਧਿਆਏ ਨਾਮ ਨਿਧਾਨ ਬੜ ਭਾਗੀ ਪਾਏ ਸਵਾਂਗੀ ਸਿਓ ਜੋ ਮੰਡੀ ਜਾਵੇ ਸਵਾਗ ਉਤਾਰਿਆ ਫਿਰ ਪਛਤਾਵੇ ਮੇਘ ਕੀ ਛਾਇਆ ਜੈਸੇ ਵਰਤਨ ਹਾਰ ਤੈਸੋ ਪਰਪੰਚ ਮੋਹ ਵਿਕਾਰ ਏਕ ਵਸ ਪਾਵੇ ਕੋਏ ਪੂਰਨ ਕਾਜ ਤਾਹੀ ਕਾ ਹੋਏ ਗੁਰ ਪ੍ਰਸਾਦ ਜਿਨ ਪਾਇਆ ਨਾਮ ਨਾਨਕ ਆਇਆ ਸੋ ਪ੍ਰਵਾਨ ਭੈਰਵ ਮਹੱਲਾ ਪੰਜਵਾ ਸੰਤ ਕੀ ਨਿੰਦਾ ਜੋਨੀ ਪਵਨਾ ਸੰਤ ਕੀ ਨਿੰਦਾ ਰੋਗੀ ਕਰਨਾ ਸੰਤ ਕੀ ਨਿੰਦਾ ਦੁਖ ਸਹਾਮ ਡਾਉਣ ਦਇਤ ਨਿੰਦਕ ਕੋ ਜਾਮ ਸੰਤ ਸੰਗ ਕਰਹਿ ਜੋ ਬਾਦ ਤਿਨ ਨਿੰਦਕ ਨਾਹੀ ਕਿਛ ਸਾਧ ਰਹਾਉ ਭਗਤ ਕੀ ਨਿੰਦਾ ਕੰਧ ਛੇਦਾਵੈ ਭਗਤ ਕੀ ਨਿੰਦਾ ਨਰਕ ਪੁੰਝਾਵੈ ਭਗਤ ਕੀ ਨਿੰਦਾ ਗਰਭ ਮੈਂ ਗਲੈ ਭਗਤ ਕੀ ਨਿੰਦਾ ਰਾਜ ਤੇ ਟਲੈ ਨਿੰਦਕ ਕੀ ਗਤ ਕਥੂ ਨਾਹੇ ਆਪ ਬੀਜ ਆਪੇ ਹੀ ਖਾਏ ਚੋਰ ਜਾਰ ਜੁਆਰ ਤੇ ਬੁਰਾਣ ਹੋਦਾ ਭਾਰ ਨਿੰਦਕ ਸਿਰ ਧਰਾ ਪਾਰ ਬ੍ਰਹਮ ਕੇ ਭਗਤ ਨਿਰਵੈਰ ਸੋ ਨਿਸਤਰੈ ਜੋ ਪੂਜੈ ਪੈਰ ਆਦਿ ਪੁਰਖ ਨਿੰਦਕ ਪੋਲ ਆਇਆ ਨਾਨਕ ਕਿਰਤ ਨਾ ਜਾਏ ਮਿਟਾਇਆ ਭੈਰੋ ਮਹੱਲਾ ਪੰਜਵਾ ਨਾਮ ਹਮਾਰਾ ਬੇਦ ਅਰੁਨਾਦ ਨਾਮ ਹਮਾਰਾ ਪੂਰੇ ਕਾਜ ਨਾਮ ਹਮਾਰਾ ਪੂਜਾ ਦੇਵ ਨਾਮ ਹਮਾਰਾ ਗੁਰ ਕੀ ਸੇਵ ਗੁਰ ਪੂਰੈ ਦ੍ਰਿੜਿਓ ਹਰਿ ਨਾਮ ਸਭ ਤੇ ਊਤਮ ਹਰਿ ਹਰਿ ਕਾਮ ਰਹਾਉ ਨਾਮ ਹਮਾਰਾ ਮੱਜਨੇ ਸਨਾਨ ਨਾਮ ਹਮਾਰਾ ਪੂਰਨ ਦਾਨ ਨਾਮ ਲੈਤ ਤੇ ਸਗਲ ਪਵੀਤ ਨਾਮ ਜਪਤ ਮੇਰੇ ਭਾਈ ਮੀਤ ਨਾਮ ਹਮਾਰਾ ਸੋਣ ਸੰਜੋਗ ਨਾਮ ਹਮਾਰਾ ਤ੍ਰਿਪਤ ਸੋ ਭੋਗ ਨਾਮ ਹਮਾਰਾ ਸਗਲ ਆਚਾਰ ਨਾਮ ਹਮਾਰਾ ਨਿਰਮਲ ਵਿਵਹਾਰ ਜਾ ਕੈ ਮਾਨਿ ਵਸਿਆ ਪ੍ਰਵੇਕ ਸਗਲ ਜਨਾ ਕੀ ਹਰਿ ਹਰਿ ਟੇਕ ਮਨ ਤਨ ਨਾਨਕ ਹਰਿ ਗੁਣ ਗਾਓ ਸਾਧ ਸੰਗ ਜਿਸ ਦੇਵੈ ਨਾਉ ਪੈਰੋ ਮਹੱਲਾ ਪੰਜਵਾ ਨਿਰਧਨ ਕਉ ਦੋ ਦੇਵੋ ਧਨਾ ਅਨਕ ਪਾਪ ਜਾਹੇ ਨਿਰਮਲ ਮਨਾ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕਉ ਦੇਵੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਮਨ ਹਾਰ ਸੁਆਮੀ ਤਾਤੇ ਬਿਰਥਾ ਕੋਏ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਿਟਾਓ ਪ੍ਰਭ ਸੋਗ ਨਿਥਾਵੇ ਕੋ ਤੂੰ ਥਾਨ ਬੈਠਾ ਵਹੁ ਦਾਸ ਆਪਣੇ ਕੋ ਭਗਤੀ ਲਾਵੋ ਨਿਮਾਣੇ ਕੋ ਪ੍ਰਭ ਦੇਤੋ ਮਾਨ ਮੂੜ ਮੁਗਧ ਹੋਏ ਚਤਰ ਸੋ ਗਿਆਨ ਸਗਲ ਭੈ ਆਨ ਕਾ ਭਉ ਨਸੈ ਜਨ ਆਪਣੇ ਕਹਿ ਹਰ ਮਨ ਬਸੈ ਪਾਰ ਬ੍ਰਹਮ ਪ੍ਰਭ ਸੂਖ ਨਿਧਾਨ ਤਤ ਗਿਆਨ ਹਰਿ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਕਹ ਲੈ ਲਾਏ ਨਾਨਕ ਸਾਧੂ ਸੰਗ ਸਮਾਏ ਭੈਰਵ ਮਹੱਲਾ ਪੰਜਵਾ ਸੰਤ ਮੰਡਲ ਮਹਿ ਹਰ ਮਨ ਵਸੈ ਸੰਤ ਮੰਡਲ ਮਹਿ ਦੁਰਤ ਸਭ ਨਸੈ ਸੰਤ ਮੰਡਲ ਮਹਿ ਨਿਰਮਲ ਰੀਤ ਸੰਤ ਸੰਗ ਹੋਏ ਏਕ ਪ੍ਰੀਤ ਸੰਤ ਮੰਡਲ ਤਹਾ ਕਾ ਨਾਉ ਪਾਰ ਬ੍ਰਹਮ ਕੇਵਲ ਗੁਣ ਗਾਉ ਰਹਾਉ ਸੰਤ ਮੰਡਲ ਮਹਿ ਜਨਮ ਮਰਨ ਰਹੈ ਸੰਤ ਮੰਡਲ ਮਹਿ ਜਮ ਕਿਛੂ ਨਾ ਕਹੈ ਸੰਤ ਸੰਗ ਹੋਏ ਨਿਰਮਲ ਬਾਣੀ ਸੰਤ ਮੰਡਲ ਮਹਿ ਨਾਮ ਵਖਾਣੀ ਸੰਤ ਮੰਡਲ ਕਾ ਨੇਚਲ ਆਸਨ ਸੰਤ ਮੰਡਲ ਮਹਿ ਪਾਪ ਵਿਨਾਸ਼ਨ ਸੰਤ ਮੰਡਲ ਮਹਿ ਨਿਰਮਲ ਕਥਾ ਸੰਤ ਸੰਗ ਹੋ ਮੈਂ ਦੁਖ ਨਸਾ ਸੰਤ ਮੰਡਲ ਕਾ ਨਹੀਂ ਵਿਨਾਸ਼ ਸੰਤ ਮੰਡਲ ਮਹਿ ਹਰ ਗੁਣ ਤਾਸ ਸੰਤ ਮੰਡਲ ਠਾਕੁਰ ਵਿਸਰਾਮ ਨਾਨਕ ਓਤਿ ਪੋਤ ਭਗਵਾਨ ਭੈਰਵ ਮਹੱਲਾ ਪੰਜਵਾ ਰੋ ਕਮਣ ਜਾਂ ਰਾਖੈ ਆਪੇ ਤਿਸ ਜਨ ਹੋਏ ਨਾ ਦੂਖ ਸੰਤਾਪ ਜਿਸ ਉਪਰ ਪ੍ਰਭ ਕਿਰਪਾ ਕਰੈ ਤਿਸ ਉਪਰ ਤੇ ਕਾਲ ਪਰ ਹਰੈ ਸਦਾ ਸਖਾਈ ਹਰਿ ਹਰਿ ਨਾਮ ਜਿਸ ਚੀਤ ਆਵੇ ਤਿਸ ਸਦਾ ਸੁਖ ਹੋਵੇ ਨਿਕਟ ਨਾ ਆਵੇ ਤਾ ਕਹਿ ਜਾਮ ਰਹਾਉ ਜਬ ਇਹੋ ਨਾ ਸੋ ਤਬ ਕਿਨਹਿ ਉਪਾਇਆ ਕਮਨ ਮੂਲ ਤੇ ਕਿਆ ਪ੍ਰਗਟਾਇਆ ਆਪਹਿ ਮਾਰ ਆਪ ਜੀਵਾਲੈ ਆਪਣੇ ਭਗਤ ਕੋ ਸਦਾ ਪ੍ਰਤਿਪਾਲੈ ਸਭ ਕਿਛ ਜਾਣ ਹੋ ਤਿਸ ਕੈ ਹਾਥ ਪ੍ਰਭ ਮੇਰੋ ਅਨਾਥ ਕੋ ਨਾਥ ਦੁਖ ਭੰਜਨ ਤਾ ਕਾ ਹੈ ਨਾਉ ਸੁਖ ਪਾਵਹਿ ਤਿਸ ਕੇ ਗੁਣ ਗਾਉ ਸੁਣ ਸੁਆਮੀ ਸੰਤਨ ਅਰਦਾਸ ਜਿਉ ਪ੍ਰਾਨ ਧਨ ਤੁਮਰਾ ਪਾਸੇ ਇਹੋ ਜਗ ਤੇਰਾ ਸਭ ਤੁਝੈ ਧਿਆਏ ਕਰ ਕਿਰਪਾ ਨਾਨਕ ਸੁਖ ਪਾਏ ਭੈਰੋ ਮਹੱਲਾ ਪੰਜਵਾ ਤੇਰੀ ਟੇਕ ਰਹਾ ਕਲਮਾਹੇ ਤੇਰੀ ਟੇਕ ਤੇਰੇ ਗੁਣ ਗਾਹੇ ਤੇਰੀ ਟੇਕ ਨ ਪੋਹੈ ਕਾਲ ਤੇਰੀ ਟੇਕ ਬਿਨ ਸਹਿ ਜੰਜਾਲ ਦੀਨ ਦੁਨੀਆ ਤੇਰੀ ਟੇਕ ਸਭ ਮਹਿ ਰਵਿਆ ਸਾਹਿਬ ਵੇਖ ਤੇਰੀ ਟੇਕ ਕਰੋ ਆਨੰਦ ਤੇਰੀ ਟੇਕ ਜਪੋ ਗੁਰਮੰਤ ਤੇਰੀ ਟੇਕ ਤਰੀਐ ਭਉ ਸਾਗਰ ਰਾਖਣ ਹਾਰ ਪੂਰਾ ਸੁਖ ਸਾਗਰ ਤੇਰੀ ਟੇਕ ਨਾਹੀ ਭਉ ਕੋਏ ਅੰਤਰ ਜਾਮੀ ਸਾਚਾ ਸੋਏ ਤੇਰੀ ਟੇਕ ਤੇਰਾ ਮਨ ਤਾਣ ਇਹਾਂ ਉਹਾਂ ਤੂ ਦੀਵਾਨ ਤੇਰੀ ਟੇਕ ਤੇਰਾ ਪ੍ਰਵਾਸਾ ਸਗਲ ਧਿਆਵੈ ਪ੍ਰਭ ਗੁਣ ਤਾਸਾ ਜਪ ਜਪ ਅਨੰਦ ਕਰਹਿ ਤੇਰੇ ਦਾਸਾ ਸਿਮਰ ਨਾਨਕ ਸਾਚੇ ਗੁਣ ਤਾਸਾ ਭੈਰੋ ਮਹੱਲਾ ਪੰਜਵਾ ਪ੍ਰਥਮੇ ਛੋਡੀ ਪ੍ਰਾਈ ਨਿੰਦਾ ਉਤਰ ਗਈ ਸਭ ਮਨ ਕੀ ਜਿੰਦਾ ਲੋਭ ਮੋਹ ਸਭ ਕੀ ਨੋ ਦੂਰੇ ਪਰਮ ਵੈਸਨੋ ਪ੍ਰਪੇ ਖਜੂਰੇ ਐਸੋ ਤਿਆਗੀ ਵਿਰਲਾ ਕੋਏ ਹਰਿ ਹਰਿ ਨਾਮ ਜਪੈ ਜਨ ਸੋਇ ਰਹਾਉ ਅਹੰ ਬੁੱਧ ਕਾ ਛੋੜਿਆ ਸੰਗ ਕਾਮ ਕ੍ਰੋਧ ਕਾ ਉਤਰਿਆ ਰੰਗ ਨਾਮ ਤੇ ਆਏ ਹਰਿ ਹਰਿ ਹਰੇ ਸਾਜਨਾ ਕੈ ਸੰਗ ਨਿਸਤਰੇ ਬੈਰੀ ਮੀਤ ਹੋਏ ਸਮਾਨ ਸਰਬ ਮਹਿ ਪੂਰਨ ਭਗਵਾਨ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਗੁਰ ਪੂਰੈ ਹਰਿ ਨਾਮ ਦ੍ਰਿੜਾਇਆ ਕਰ ਕਿਰਪਾ ਜਿਸ ਰਾਖੈ ਆਪੇ ਸੋਈ ਭਗਤ ਜਪੈ ਨਾਮ ਜਾਪ ਮਨ ਪ੍ਰਗਾਸ ਗੁਰ ਤੇ ਮਤ ਲਈ ਕਹੋ ਨਾਨਕ ਤਾ ਕੀ ਪੂਰੀ ਪਈ ਪੈਰੋ ਮਹੱਲਾ ਪੰਜਵਾ ਸੁਖ ਨਾਹੀ ਬਹੁਤੈ ਤਨ ਖਾਟੇ ਸੁਖ ਨਾਹੀ ਪੇਖੇ ਨਿਰਤ ਨਾਟੇ ਸੁਖ ਨਾਹੀ ਬਹੁ ਦੇਸ ਕਮਾਏ ਸਰਬ ਸੁਖਾ ਹਰਿ ਹਰਿ ਗੁਣ ਗਾਏ ਸੂਖ ਸਾਜ ਆਨੰਦ ਲਾਹੋ ਸਾਧ ਸੰਗਤ ਪਾਜੈ ਵਡ ਭਾਗੀ ਗੁਰਮੁਖ ਹਰਿ ਹਰਿ ਨਾਮ ਕਹਾਉ ਰਹਾਓ ਬੰਧਨ ਮਾਤ ਪਿਤਾ ਸੁਧ ਮਨਤਾ ਬੰਧਨ ਕਰਮ ਧਰਮ ਹੋ ਕਰਤਾ ਬੰਧਨ ਕਾਟਣ ਹਾਰ ਮਨ ਵਸੈ ਤਉ ਸੁ ਪਾਵੈ ਨਿਜ ਘਰ ਬਸੈ ਸਭ ਜਾਤਿਕ ਪ੍ਰਭ ਦੇਵਨ ਹਾਰ ਗੁਣ ਨਿਧਾਨ ਬੇਅੰਤ ਅਪਾਰ ਜਿਸਨੋ ਕਰਮ ਕਰੇ ਪ੍ਰਭ ਆਪਣਾ ਹਰਿ ਹਰਿ ਨਾਮ ਤਿਨੈ ਜਨ ਜਪਨਾ ਗੁਰ ਆਪਣੇ ਆਗੈ ਸਿੰਘ ਕਰ ਕਿਰਪਾ ਪੁਰਖ ਗੁਣ ਤਾਸਿੰ ਕਹੋ ਨਾਨਕ ਤੁਮਰੀ ਸਰਣਾਈ ਜਿਉ ਪਾਵੈ ਤਿਉ ਰਖੋ ਗੁਸਾਈ ਭੈਰੋ ਮਹੱਲਾ ਪੰਜਵਾ ਗੁਰ ਮਿਲ ਤਿਆਗਿਓ ਦੂਜਾ ਭਾਉ ਗੁਰਮੁਖ ਜਪਿਓ ਹਰਿ ਕਾ ਨਾਮ ਬਿਸਰੀ ਚਿੰਤ ਨਾਮ ਰੰਗ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਕਰ ਕਿਰਪਾ ਆਪਣੀ ਸੇਵਾ ਲਾਏ ਸਾਧੂ ਸੰਗ ਸਰਬ ਸੁਖ ਪਾਏ ਰਹਾਓ ਰੋਗ ਦੋਖ ਗੁਰ ਸ਼ਬਦ ਨਿਵਾਰੇ ਨਾਮ ਔਖਦ ਮਨ ਪੀਤਰ ਸਾਰੇ ਗੁਰ ਭੇਟ ਮਨ ਭਇਆ ਆਨੰਦ ਸਰਬ ਨਿਧਾਨ ਨਾਮ ਭਗਵੰਤ ਜਨਮ ਮਰਨ ਕੀ ਮਿਟੀ ਜਮ ਤਰਾਸ ਸਾਧ ਸੰਗਤ ਊਂਧ ਕਮਲ ਵਿਗਾਸ ਗੁਣ ਗਾਵਤ ਨਿਹਚਲ ਵਿਸਰਾਮ ਪੂਰਨ ਹੋਏ ਸਗਲੇ ਕਾਮ ਦੁਲਬ ਦੇਹ ਆਈ ਪ੍ਰਵਾਨ ਸਫਲ ਹੋਈ ਜਬ ਹਰਿ ਹਰਿ ਨਾਮ ਕਹੋ ਨਾਨਕ ਪ੍ਰਭ ਕਿਰਪਾ ਕਰੀ ਸਾਸ ਗਿਰਾ ਜਪੋ ਹਰਿ ਹਰੀ ਭੈਰਵ ਮਹੱਲਾ ਪੰਜਵਾ ਸਭ ਤੇ ਉੱਚਾ ਜਾ ਕਾ ਨਾਉ ਸਦਾ ਸਦਾ ਕੇ ਗੁਣ ਗਾਉ ਜਿਸ ਸਿਮਰਤ ਸਗਲਾ ਦੁਖ ਜਾਏ ਸਰਬ ਸੂਖ ਵਸਹਿ ਮਨ ਆਏ ਸਿਮਰ ਮਨਾ ਤੂ ਸਾਚਾ ਸੋਏ ਹਲਤ ਪਲਤ ਤੂੰ ਰੀਗਤ ਹੋਏ ਰਹਾ ਪੁਰਖ ਨਿਰੰਜਨ ਸਿਰਜਨਹਾਰ ਜੀਵ ਜੰਤ ਦੇਵ ਆਹਾਰ ਕੋਟ ਖਤੇ ਖਿਨ ਬਖਸ਼ਨਹਾਰ ਭਗਤ ਪਾਏ ਸਦਾ ਨਿਸਤਾਰੰ ਸਾਚਾ ਧਨ ਸਾਚੀ ਵਡਿਆਈ ਗੁਰਪੂਰੇ ਤੇ ਨਿਹਚਲ ਮਾਤੇ ਪਾਈ ਕਰ ਕਿਰਪਾ ਜਿਸ ਰਾਖਨਹਾਰਾ ਤਾਕਾ ਸਗਲ ਮਿਟਾਇ ਅੰਧਿਆਰਾ ਪਾਰ ਬ੍ਰਹਮ ਸਿਓ ਲਾਗੋ ਧਿਆਨ ਪੂਰਨ ਪੂਰ ਰਹਿਓ ਨਿਰਵਾਨ ਪ੍ਰੰਪਉ ਮੀਟ ਮਿਲੇ ਗੋਪਾਲ ਨਾਨਕ ਕਉ ਗੁਰ ਪੈ ਦਇਆਲ ਭੈਰੋ ਮਹੱਲਾ ਪੰਜਵਾ ਜਿਸ ਸਿਮਰਤ ਮਨ ਹੋਏ ਪ੍ਰਗਾਸ ਮਿਟਹਿ ਕਲੇਸ਼ ਸੁਖ ਸਾਜ ਨਿਵਾਸ ਤਿਸਹਿ ਪ੍ਰਾਪਤ ਜਿਸ ਪ੍ਰਭ ਦੇ ਪੂਰੇ ਗੁਰ ਕੀ ਪਾਏ ਸੇਵੰ ਸਰਬ ਸੁਖਾ ਪ੍ਰਭ ਤੇਰੋ ਨਾਉ ਆਠ ਪਹਾਰ ਮੇਰੇ ਮਨ ਗਾਉ ਰਹਾਉ ਜੋ ਇਛੈ ਸੋਈ ਫਲ ਪਾਏ ਹਰ ਕਾ ਨਾਮ ਮਨ ਵਸਾਏ ਆਵਣ ਜਾਣ ਰਹੇ ਹਰ ਧਿਆਏ ਭਗਤ ਪਾਏ ਪ੍ਰਭ ਕੀ ਨਿਵਲਾਏ ਬਿਨ ਸੇ ਕਾਮ ਕ੍ਰੋਧ ਅਹੰਕਾਰ ਤੂਟੇ ਮਾਇਆ ਮੋਹ ਪਿਆਰ ਪ੍ਰਭ ਕੀ ਟੇਕ ਰਹਿ ਦਿਨ ਰਾਤ ਏ ਪਾਰ ਬ੍ਰਹਮ ਕਰੇ ਜਿਸ ਦਾਤੇ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਕਰ ਕਿਰਪਾ ਆਪਣੀ ਸੇਵਾ ਲਾਏ ਨਾਨਕ ਦਾਸ ਤੇਰੀ ਸਰਣਾਏ ਭੈਰੋ ਮਹੱਲਾ ਪੰਜਵਾ ਲਾਜ ਮਰੈ ਜੋ ਨਾਮ ਨਾ ਲੇਵੈ ਨਾਮ ਬਿਹੂਨ ਸੁਖੀ ਕਿਉ ਸੋਵੈ ਹਰ ਸਿਮਰਨ ਛਾੜ ਪਰਮ ਗਤਿ ਜਾਹੈ ਮੂਲ ਬਿਨਾ ਸਾਖਾ ਕਤਿਆ ਹੈ ਗੁਰ ਗੋਬਿੰਦ ਮੇਰੇ ਮਨ ਧਿਆਏ ਜਨਮ ਜਨਮ ਕੀ ਮੈਲ ਉਤਾਰੈ ਬੰਧਨ ਕਾਟ ਹਰ ਸੰਗ ਮਿਲਾਏ ਰਹਾਓ ਤੀਰਥ ਨਾਇਕ ਕਾ ਸੁਜ ਸੈਲ ਮਨ ਕੋ ਵਿਆਪੈ ਹਉ ਮੈਂ ਮੈਲ ਕੋਟ ਕਰਮ ਬੰਧਨ ਕਾ ਮੂਲ ਹਰ ਕੇ ਭਜਨ ਬਿਨ ਬਿਰਥਾ ਪੂਲ ਬਿਨ ਖਾਏ ਬੂਝੈ ਨਹੀਂ ਭੂਖ ਰੋਗ ਜਾਏ ਤਾਂ ਉਤਰੈ ਦੁਖ ਕਾਮ ਕ੍ਰੋਧ ਲੋਭ ਮੋਹ ਵਿਆਪਿਆ ਜਿਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ ਤਨ ਤਨ ਸਾ ਧਨ ਹਰਿ ਨਾਉ ਆਠ ਪਹਰ ਕੀਰਤਨ ਗੁਣ ਗਾਓ ਤਨ ਹਰਿ ਭਗਤ ਤਨ ਕਰਨ ਹਾਰ ਸਰਣ ਨਾਨਕ ਪ੍ਰਭ ਪੁਰਖ ਅਪਾਰ ਭੈਰਵ ਮਹੱਲਾ ਪੰਜਵਾ ਗੁਰ ਸੋ ਪ੍ਰਸੰਨ ਹੋਏ ਭਉ ਗਏ ਨਾਮ ਨਿਰੰਜਨ ਮਨ ਮਹਿ ਲਏ ਦੀਨ ਦਇਆਲ ਸਲਾ ਕਿਰਪਾਲ ਬਿਨਸ ਗਏ ਸਗਲੇ ਜੰਜਾਲ ਸੂਖ ਸਹਜ ਆਨੰਦ ਘਨੇ ਸਾਧ ਸੰਗ ਮਿਟੇ ਪੈ ਪਰਮਾ ਅੰਮ੍ਰਿਤ ਹਰਿ ਹਰਿ ਰਸਨ ਭਨੇ ਰਹਾਉ ਚਰਨ ਕਮਲ ਸਿਉ ਲਾਗੂ ਹੇਤ ਖੇਨ ਵਹਿ ਬਿਨ ਸਿਉ ਮਹਾ ਪਰੇਤ ਆਠ ਪਾਰ ਹਰਿ ਹਰਿ ਜਪ ਜਾਪੇ ਰਾਖਣ ਹਾਰ ਗੋਵਿੰਦ ਗੁਰ ਆਪੇ ਆਪਣੇ ਸੇਵਕ ਕੋ ਸਦਾ ਪ੍ਰਤਿਪਾਰੈ ਭਗਤ ਜਨਾ ਕੇ ਸਾਸ ਨਿਹਾਰੈ ਮਾਨਸ ਕੀ ਕਹੋ ਕੇਤਕ ਬਾਤ ਜਮ ਤੇ ਰਾਖੈ ਦੇ ਕਰਿ ਕਾਤ ਨਿਰਮਲ ਸੋਭਾ ਨਿਰਮਲ ਰੀਤ ਪਾਰ ਬ੍ਰਹਮ ਆਇਆ ਮਨ ਚੀਤ ਕਰ ਕਿਰਪਾ ਗੁਰ ਦੀਨੋ ਦਾਰ ਨਾਨਕ ਪਾਇਆ ਨਾਮ ਨਿਧਾਨ ਭੈਰਵ ਮਹੱਲਾ ਪੰਜਵਾ ਕਰਨ ਕਾਰ ਸਮਰੱਥ ਗੁਰ ਮੇਰਾ ਜੀ ਪ੍ਰਾਨ ਸੁਖ ਦਾਤਾ ਨੇਰਾ ਪੈ ਭੰਜਨੇ ਅਵਿਨਾਸੀ ਰਾਏ ਦਰਸ਼ਨ ਦੇਖੈ ਸਭ ਦੁਖ ਜਾਏ ਜਤ ਕਤ ਪੇਖੋ ਤੇਰੀ ਸਰਣਾ ਬਲ ਬਲ ਜਾਈ ਸਤਗੁਰ ਚਰਨਾ ਰਹਾਉ ਪੂਰਨ ਕਾਮ ਮਿਲੇ ਗੁਰਦੇਵ ਸਭ ਫਲ ਦਾਤਾ ਨਿਰਮਲ ਸੇਵ ਕਰ ਗਹਿ ਲੀਨੇ ਆਪਣੇ ਦਾਸ RAM ਨਾਮ ਰਿਧਿਓ ਨਿਵਾਸ ਸਦਾ ਆਨੰਦ ਨਹਾਈ ਕੇ ਸੋਗ ਦੂਖ ਦਰਦ ਨਾ ਵਿਆਪੈ ਰੋਗ ਸਭ ਕੇ ਤੇਰਾ ਤੂੰ ਕਰਨਾ ਹਾਰ ਪਾਰ ਬ੍ਰਹਮ ਗੁਰ ਅਗਮ ਅਪਾਰ ਨਿਰਮਲ ਸੋਭਾ ਅਚਰਜ ਬਾਣੀ ਪਾਰ ਬ੍ਰਹਮ ਪੂਰਨ ਮਨ ਭਾਣੀ ਜਲ ਥਲ ਮਹੀਲ ਰਵਿਆ ਸੋਏ ਨਾਨਕ ਸਭ ਕਿਜ ਪ੍ਰਾਪਤੇ ਹੋਏ ਭੈਰੋ ਮਹੱਲਾ ਪੰਜਵਾ ਮਨ ਤਨ ਰਾਤਾ RAM ਰੰਗ ਚਰਣੇ ਸਰਮ ਮਨੋਰਥ ਪੂਰਨ ਕਰਨੇ ਆਠ ਪਰ ਗਾਵਤ ਭਗਵੰਤ ਸਤਿਗੁਰ ਦੀਨੋ ਪੂਰਾ ਮੰਤ ਸੋ ਵਡ ਭਾਗੀ ਜਿਸ ਨਾਮ ਪਿਆਰ ਤਿਸ ਕੈ ਸੰਗ ਤਰੈ ਸੰਸਾਰ ਰਹਾਉ ਸੋਈ ਗਿਆਨੀ ਜੇ ਸਿਮਰੈ ਏਕ ਸੋ ਧਨਵੰਤਾ ਜਿਸ ਬੁੱਧ ਵਿਵੇਕ ਸੋ ਕੁਲਵੰਤਾ ਜੇ ਸਿਮਰੈ ਸੁਆਮੀ ਸੋ ਪਤਵੰਤਾ ਜੇ ਆਪ ਪਛਾਨੀ ਗੁਰ ਪ੍ਰਸਾਦ ਪਰਮ ਪਦ ਪਾਇਆ ਗੁਣ ਗੋਪਾਲ ਦਿਨ ਰਹਿਣ ਆਇਆ ਟੂਟੇ ਬੰਧਨ ਪੂਰਨ ਆਸਾ ਹਰ ਕੇ ਚਰਨ ਰਿਧ ਮਾਹੇ ਨਿਵਾਸਾ ਕਹੋ ਨਾਨਕ ਜਾ ਕੇ ਪੂਰਨ ਕਰਮਾ ਸੋ ਜਨ ਆਇਆ ਪ੍ਰਭ ਕੀ ਸਰਨਾ ਆਪ ਵਿਤ ਪਾਵਨ ਸਭ ਕੀਨੇ RAM ਰਸਾਇਣ ਰਸਨਾ ਚੀਨੇ ਭੈਰੋ ਮਹੱਲਾ ਪੰਜਵਾ ਨਾਮ ਲੈਤ ਕਿਛ ਵਿਗਣ ਨਾ ਲਾਗੈ ਨਾਮ ਸੁਣ ਜਮ ਦੂਰ ਹੋ ਭਾਗੈ ਨਾਮ ਲੈ ਸਭ ਦੁਖਾ ਨਾਸ ਨਾਮ ਜਪਤ ਹਰ ਚਰਨ ਨਿਵਾਸ ਨਿਰਵਿਘਨ ਭਗਤ ਭਜ ਹਰਿ ਹਰ ਨਾਉ ਰਸ ਰਸ ਕੇ ਹਰ ਕੇ ਗੁਣ ਗਾਓ ਰਹਾਓ ਹਰ ਸਿਮਰਤ ਕੇ ਚਾਖ ਨਾ ਜੋ ਹੈ ਹਰ ਸਿਮਰਤ ਦੈ ਦਿਓ ਨਾ ਪੋਹੈ ਹਰ ਸਿਮਰਤ ਮੋਹ ਮਾਨ ਨਾ ਬਧੈ ਹਰ ਸਿਮਰਤ ਗਰਭ ਜੋਨ ਨਾ ਰੁਧੈ ਹਰ ਸਿਮਰਨ ਕੀ ਸਗਲੀ ਬੇਲਾ ਹਰ ਸਿਮਰਨ ਬਹੁ ਮਾਏ ਇਕੇਲਾ ਜਾਤ ਅਜਾਤ ਜਪੈ ਜਨ ਕੋਏ ਜੋ ਜਾਪੈ ਤਿਸ ਕੀ ਗਤਿ ਹੋਇ ਹਰ ਕਾ ਨਾਮ ਜਪੀਐ ਸਾਧ ਸੰਗੇ ਹਰ ਕੇ ਨਾਮ ਕਾ ਪੂਰਨ ਰੰਗ ਨਾਨਕ ਕੋ ਪ੍ਰਭ ਕਿਰਪਾ ਧਾਰੇ ਸਾਸ ਸਾਸ ਹਰ ਦੇਹੋ ਚਿਤਾਰੇ ਭੈਰੋ ਮਹੱਲਾ ਪੰਜਵਾ ਆਪੇ ਸਾਸ ਤੇ ਆਪੇ ਭੇਦ ਆਪੇ ਘਟ ਘਟ ਜਾਣਾ ਭੇਦ ਜੋਤ ਸਰੂਪ ਜਾ ਕੀ ਸਭ ਵਥ ਕਰਨ ਕਾਰਨ ਪੂਰਨ ਸਮਰੱਥ ਪ੍ਰਭ ਕੀ ਓਟ ਗਹਾਉ ਮਨ ਮੇਰੇ ਚਰਨ ਕਮਲ ਗੁਰਮੁਖ ਆਰਾਧੋ ਦੁਸ਼ਮਣ ਦੂਖ ਨ ਆਵੇ ਨੇਰੇ ਰਹਾਉ ਆਪੇ ਵਣ ਤ੍ਰਿਣ ਤ੍ਰਿਭਵਨ ਸਾਰ ਜਾ ਕੈ ਸੂਤ ਪਰੋਆ ਸੰਸਾਰ ਆਪੇ ਸਿਵ ਸਕਤੀ ਸੰਜੋਗੀ ਆਪ ਨਿਰਵਾਣੀ ਆਪੇ ਭੋਗੀ ਜਤ ਕਦ ਪੇਖੋ ਤਤ ਤਸ ਹੋਏ ਤਿਸ ਬਿਨ ਦੂਜਾ ਨਾਹੀ ਕੋਏ ਸਾਗਰ ਤਰੀਐ ਨਾਮ ਕਹਿ ਰਾਂਗੇ ਗੁਣ ਗਾਵੇ ਨਾਨਕ ਸਾਧ ਸੰਗੇ ਮੁਕਤੇ ਭੁਗਤ ਜੁਗਤ ਵਸ ਜਾ ਕੈ ਊਣਾ ਨਾਹੀ ਕਿਛ ਜਨ ਕੈ ਕਰ ਕਿਰਪਾ ਜਿਸ ਹੋਏ ਸੋ ਪ੍ਰਸੰਨ ਨਾਨਕ ਦਾਸ ਸਈ ਜਨ ਧੰਨ